ਕੀ ਲੋੜ ਰਹਿ ਗਈ ਬਾਣੀ ਪੜਨ ਦੀ ਕੀ ਲੋੜ ਰਹਿ ਗਈ ਬਾਣੀ ਮੰਨਣ ਦੀ ਲੋੜ ਹੀ ਨਹੀਂ ਫਿਰ ਇਹ ਇਹੋ ਜਿਹੀਆਂ ਧਾਰਨਾਵਾਂ ਪੈਦਾ ਕਰ ਲੈਂਦੇ ਨੇ ਅਗਿਆਨੀ ਲੋਕ ਮੂਰਖ ਲੋਕ ਤੇ ਸਾਰੇ ਧਰਮ ਨੂੰ ਖਤਮ ਕਰ ਦਿੰਦੇ ਆਮ ਆਦਮੀ ਨਹੀਂ ਸਮਝ ਸਕਦਾ ਵੀ ਕੀ ਬਲੰਡਰ ਮਿਸਟੇਕ ਹੋ ਗਈ ਐਨੀ ਗੱਲ ਤੋਂ ਐਨੀ ਗੱਲ ਤੋਂ ਐਡੀ ਵੱਡੀ ਮਿਸਟੇਕ ਹੋ ਗਈ ਧਰਮੇ ਖਤਮ ਹੋ ਗਿਆ ਹੁਣ ਸਿੱਖਾ ਕਹਿੰਦੇ ਨੇ ਸਿੱਖੀ ਕਿੱਥੇ ਗਈ ਇਹਨਾਂ ਨੂੰ ਪਤਾ ਹੀ ਨਹੀਂ ਵੀ ਸਿੱਖੀ ਕਿੱਥੇ ਚਲੀ ਗਈ ਕਿਉਂ ਚਲੀ ਗਈ ਕਦ ਚਲੀ ਗਈ ਕਿਵੇਂ ਚਲੀ ਗਈ ਸਿੱਖੀ ਉਦੋਂ ਹੀ ਚਲੀ ਗਈ ਜਦੋਂ ਅਸੀਂ ਗੁਰੂ ਬਾਹਰ ਮੰਨ ਲਿਆ ਬਾਹਰ ਵਾਲਾ ਗੁਰੂ ਗੁਰੂ ਹੈ ਨਹੀਂ ਸੀ ਹੁਣ ਅੰਦਰ ਵਾਲਾ ਜਿਹੜਾ ਗੁਰੂ ਹੈ ਜਿਹਨੂੰ ਬਾਣੀ ਗੁਰੂ ਮੰਨਦੀ ਹੈ ਉਹਦੇ ਵਾਲੀਆਂ ਖੂਬੀਆਂ ਆਦਮੀ ਤਾਂ ਹੋ ਹੀ ਨਹੀਂ ਸਕਦੀਆਂ ਉਹਦਾ ਜਨਮ ਲੈ ਹੀ ਨਹੀਂ ਸਕਦਾ ਅਸੀਂ ਜਿਹੜੇ ਜਨਮ ਵਾਲੇ ਗੁਰੂ ਨੇ ਉਹਨੂੰ ਜ਼ਬਰਦਸਤੀ ਉਹਦੇ ਬਰਾਬਰ ਬਣਾਉਂਦੇ ਆ ਝੂਠ ਬੋਲ ਕੇ ਉਹ ਹੀ ਖੁਬੀਆਂ ਨੂੰ ਜਾਣਾ ਦਿਖਾਉਣਾ ਚਾਹੁੰਦੇ ਦਿਖਾਉਣੇ ਝੂਠ ਬੋਲ ਕੇ ਸੱਚ ਧਰਮ ਨੂੰ ਝੂਠ ਧਰਮ ਬਣਾ ਨਾਨਕ ਨੂੰ ਨਿਰਾਕਾਰੀ ਕਹਿੰਦੇ ਉਹ ਤਾਂ ਜੀ ਜੰਮਿਆ ਹੀ ਨਹੀਂ ਸੀ ਕਿਉਂਕਿ ਗੁਰੂ ਜੰਮਦਾ ਨਹੀਂ ਹੁੰਦਾ ਇਹੋ ਨੂੰ ਜੰਮੇ ਉਹ ਤਾਂ ਐ ਹੁੰਦਾ ਹਜ਼ਾਰਾਂ ਹੀ ਝੂਠ ਬੋਲਣੇ ਪੈਂਦੇ ਨੇ ਫਿਰ ਇਹਨੂੰ ਸੱਚ ਸਿੱਧ ਕਰਨ ਵਾਸਤੇ ਐ ਨਹੀਂ ਮੰਨਣ ਨੂੰ ਤਿਆਰ ਜੇ ਐਨੀ ਮੰਨ ਲੈਂਦੇ ਵੀ ਨਾਨਕ ਗੁਰੂ ਹੈ ਉਹ ਨਹੀਂ ਸਿਆਪਾ ਹੀ ਮੁੱਕ ਜਾਂਦਾ ਸੱਚ ਨੂੰ تسلیم ਕਰਨ ਤੋਂ ਮੁਨਕਰ ਹੋ ਗਏ ਝੂਠ ਨੂੰ ਸੱਚ ਸਿੱਧ ਕਰਨ ਵਾਸਤੇ ਲੱਖਾਂ ਹੀ ਝੂਠ ਬੋਲਣਗੇ ਝੂਠੇ ਰਹਿਣਗੇ ਸੱਚ ਨਹੀਂ ਸਿੱਧ ਹੋਣਾ ਅੱਜ ਤੱਕ ਨਾ ਹੋਇਆ ਇਸ ਤਰੀਕੇ ਨਾਲ ਹਿੰਦੂਆਂ ਨੇ ਗ੍ਰੰਥ ਭਰਤੇ ਝੂਠ ਬੋਲ ਬੋਲ ਕੇ ਉਹ ਝੂਠ ਦਾ ਝੂਠੇ ਰਹਿ ਗਿਆ ਉਹੀ ਕੰਮ ਅਸੀਂ ਕਰਨ ਲੱਗੇ ਸੀ ਸੱਚ ਦੀ ਲਾਈਨ ਤੋਂ ਉਖੜ ਕੇ ਝੂਠ ਨੂੰ ਸੱਚ ਸਾਬਤ ਕਰਨ ਲੱਗੇ ਹੋਏ ਆ ਹੋਣਾ ਹੀ ਨਹੀਂ ਸੱਚ ਸਾਬਤ ਨਹੀਂ ਝੂਠ ਨੂੰ ਸੱਚ ਕਿਵੇਂ ਸਾਬਤ ਕਰਦਾ ਝੂਠ ਸੱਚ ਨਹੀਂ ਹੋ ਸਕਦਾ ਝੂਠ ਪਵਨ ਕਿਵੇਂ ਗੁਰੂ ਹੈ ਜੀ ਇਹ ਬਾਰੇ ਪਵਨ ਜਿਹੜਾ ਹੈਗਾ ਪਵਨ ਦਾ ਮਤਲਬ ਹਵਾ ਨਹੀਂ ਹੈ ਮਨ ਗੁਰੂ ਹੈ ਮਨ ਕਿਵੇਂ ਗੁਰੂ ਕੀ ਮਨ ਕਿਵੇਂ ਗੁਰੂ ਹੈ ਮਨ ਪਰਮੇਸ਼ਰ ਦਾ ਮਨ ਵੀ ਮਨ ਹੈ ਬਨ ਦੀ ਅਸਲ ਦੇ ਵਿੱਚ ਜਿਹੜਾ ਅਸੀਂ ਮਨ ਵਾਸਤੇ ਕਹਿੰਦੇ ਮਨ ਵਾਸਤੇ ਜਿਹੜੀ ਗੱਲ ਕਹਿੰਦੇ ਮੈਂ ਔਰ ਮੇਰਾ ਮਨ ਦੋ ਨਹੀਂ ਜਿੰਨਾ ਚਿਰ ਮਨ ਮੇਰੇ ਕਾਬੂ ਦੇ ਬਾਹਰ ਹੈ ਉਹਨਾਂ ਚਿਰ ਮਨ ਜਿੰਨਾ ਚਿਰ ਮੇਰੀਆਂ ਮੈਂ ਅਸਲ ਦੇ ਵਿੱਚ ਮੇਰੀਆਂ ਇੱਛਾਵਾਂ ਮਾਇਆ ਮੈਨੂੰ ਡਿਸਟਰਬ ਕਰਦੀ ਹੈ ਕਹਿ ਲੋ ਜਿੰਨਾ ਚਿਰ ਮਾਇਆ ਮੈਨੂੰ ਆਪਣੇ ਅੰਦਰ ਮਾਇਆ ਆਪਣੇ ਪਾਸੇ ਨੂੰ ਖਿੱਚਦੀ ਹੈ ਮੈਨੂੰ ਸੁਣ ਲਹਿਰ ਵਾਲਾ ਪਾਣੀ ਸਮੁੰਦਰ 'ਚ ਕੋਈ ਵੱਖਰਾ ਹੁੰਦਾ ਜਿਹੜੇ ਪਾਣੀ ਦੀਆਂ ਲਹਿਰਾਂ ਬਣਦੀਆਂ ਨੇ ਕਿ ਉਹ ਕੋਈ ਵੱਖਰਾ ਪਾਣੀ ਹੁੰਦਾ ਸਮੁੰਦਰ 'ਚ ਸਰੋਵਰ ਵੀ ਤੇ ਐਵੇਂ ਬਰ ਵੱਖਰਾ ਕਿਵੇਂ ਨੇ ਸਾਡੇ ਵਿੱਚ ਹਰ ਇੱਕ ਲਹਿਰ ਹੈ ਕਿਵੇਂ ਲੋਭ ਤੋਂ ਪ੍ਰਭਾਵਿਤ ਹੋਇਆ ਹੋਇਆ ਜਿਹੜੀ ਜੋਤ ਹੈ ਨਾ ਬੁੱਧ ਉਹ ਚ ਲਹਿਰ ਉੱਠ ਖੜੀ ਜੋਤ ਹੈ ਕੋਈ ਹੈ ਜਮੀਨ ਜਵਾਨ ਕੇ ਵਿਖੇ ਸਮਸਤ ਜੋਤ ਸਮਸਤ ਇੱਕ ਜੋਤ ਹੈ ਜੋਤ ਹੈ ਕਹੇ ਪਾਣੀ ਤਾਂ ਇੱਕੋ ਹੀ ਹੈ ਉਹਦੇ ਵਿੱਚ ਲਹਿਰ ਉੱਠੀ ਹੈ ਲਹਿਰ ਕਾਹਦੇ ਨਾਲ ਉੱਠੀ ਹੈ ਲੋਭ ਨਾਲ ਜੇ ਮਾਇਆ ਦਾ ਲੋਭ ਸਾਨੂੰ ਵਿਆਪੇ ਨਾ ਜੇ ਮਾਇਆ ਨੂੰ ਦੇਖੀਏ ਲੋਭ ਪੈਦਾ ਨਾ ਕਰੇ ਲਹਿਰ ਉੱਠ ਨਹੀਂ ਦੋ ਹੁੰਦੇ ਨਹੀਂ ਇੱਕੋ ਹੀ ਹੈ ਦੋ ਨਹੀਂ ਹੈਗੇ ਕਹਿਣ ਸੁਣ ਕੋ ਦੂਜੇ ਮਾਇਆ ਦਾ ਪ੍ਰਭਾਵ ਜੇ ਹੁੰਦਾ ਸਾਡੇ ਤੇ ਤਾਂ ਮਨ ਪੈਦਾ ਹੁੰਦਾ ਹੈ ਪੈਦਾ ਹੀ ਨਹੀਂ ਹੁੰਦਾ ਮਨ ਜੇ ਮਾਇਆ ਸਾਡੇ ਤੇ ਪ੍ਰਭਾਵਸ਼ਾਲੀ ਨਹੀਂ ਮਾਇਆ ਦਾ ਪ੍ਰਭਾਵ ਨਹੀਂ ਮਾਇਆ ਦੇ ਪ੍ਰਭਾਵ ਨਾਲ ਮਨ ਪੈਦਾ ਹੁੰਦਾ ਹੈ ਕਿ ਅਸੀਂ ਮਾਇਆ ਦਾ ਪ੍ਰਭਾਵ ਕਬੂਲ ਕਰਦੇ ਹਾਂ ਜੀ ਬਰਫ਼ ਦੇ ਉੱਤੇ ਹਵਾ ਦਾ ਅਸਰ ਬਰਫ਼ ਕਬੂਲ ਨਹੀਂ ਕਰਦੀ ਸਿਰਫ ਇੰਨਾ ਕਬੂਲ ਕਰਦੀ ਹੈ ਕਿ ਬਰਫ਼ ਢਲ ਕੇ ਪਾਣੀ ਬਣ ਜਾਂਦੀ ਹੈ ਲਹਿਰ ਨਹੀਂ ਹੁੰਦੀ ਬਰਫ਼ ਇੰਨਾ ਤਾਂ ਕਬੂਲ ਕਰਦੀ ਨਾ ਜੇ ਅਸੀਂ ਉਸ ਗੱਲ ਨੂੰ ਛੱਡ ਦਈਏ ਕਿ ਜਿੱਥੇ ਬਰਫੇ ਬਰਫ ਹੈ ਉੱਥੇ ਹਵਾ ਵੀ 0 ਡਿਗਰੀ ਤੋਂ ਥੱਲੇ ਦੀ ਚੱਲ ਰਹੀ ਹੈ ਪਾਣੀ ਵੀ ਨਹੀਂ ਬਣਾ ਰਹੀ ਬਰਫ ਹਵਾ ਠੰਡੀ ਹੈ ਨਹੀਂ ਤੇ ਬਰਫ ਦੇ ਉੱਤੇ ਹਵਾ ਜਿੰਨੀ ਮਰਜ਼ੀ ਤੇ ਚੱਲੇ ਲੈ ਦੀ ਪਾਣੀ ਵੀ ਨਹੀਂ ਬਣਦਾ ਹਵਾ ਵੀ ਨਹੀਂ ਉੱਡਦੀ ਦੋਏ ਕੰਮ ਨਹੀਂ ਇਸ ਕਰਕੇ ਗੁਰ ਹਵਾ ਕਰਕੇ ਹੈ ਉਸ ਪੋਜੀਸ਼ਨ 'ਚ ਮਾਇਆ ਲੈ ਨਹੀਂ ਉਠਾ ਸਕਦਾ ਫਿਰ ਕੋਈ ਕੁਝ ਵੀ ਦੂਜਾ ਨਹੀਂ ਅਸੀਂ ਇਸ ਪੋਜੀਸ਼ਨ ਦੇ ਵਿੱਚ ਪਾਣੀ ਵਾਲੀ ਦੇ ਔਰ ਗਰਮ ਪਾਣੀ ਵਾਲੀ ਪੋਜੀਸ਼ਨ ਅਗਰ ਸਾਧਾ ਦੇ ਵਿੱਚ ਗਰਮ ਪਾਣੀ ਵਿੱਚ ਗਰਮ ਪਾਣੀ ਉਹ ਤਾਂ ਕਰਕੇ ਲੈ ਰਹੇ ਜੇ ਗਰਮ ਪਾਣੀ ਨੂੰ ਠੰਡਾ ਕਰ ਲਈਏ ਸ਼ਾਂਤ ਕਰ ਲਈਏ ਜਿੰਨਾ ਠੰਡਾ ਹੋ ਜਾਂਦਾ ਉਹ ਨਹੀਂ ਲਹਿਰ ਘਟੀ ਜਾਂਦੀ ਮਨ ਕੋਈ ਦੂਜੀ ਚੀਜ਼ ਨਹੀਂ ਮਨ ਮਾਇਆ ਦੀਆਂ ਤਰੰਗਾਂ ਜੋ ਮਾਇਆ ਦੇ ਪ੍ਰਭਾਵ ਕਰਕੇ ਮਨ ਸਾਡਾ ਪੈਦਾ ਹੁੰਦਾ ਪੈਦਾ ਹੁੰਦਾ ਮਨ ਮਨ ਹੁੰਦਾ ਨਹੀਂ ਜੋ ਇੱਛਾ ਹੁੰਦੀ ਹੈ ਸਮਝੋ ਉਦੋਂ ਮਨ ਜੋ ਪੈਦਾ ਹੁੰਦੀ ਹੈ ਚੀਜ਼ ਜੋ ਉਪਯੋਗ ਸੋ ਬਿਨਸ ਹੈ ਜੋ ਪੈਦਾ ਹੋਇਆ ਉਹਨੇ ਮਰਨਾ ਵੀ ਇਸ ਕਰਕੇ ਨਾ ਤਾਂ ਜਦ ਜੀਵ ਆਉਂਦਾ ਤੇਰੇ ਤੇ ਜੋ ਜਦਮਨ ਹੁੰਦਾ ਨਾ ਜਾਂਦਾ ਜਦਮਨ ਹੁੰਦਾ ਦੋਵੇਂ ਪਾਸੇ ਮਨ ਵੀ ਹੁੰਦਾ ਮਨ ਕੇਵਲ ਉਦੋਂ ਹੁੰਦਾ ਹੈ ਜਦ ਜੀਵ ਨੇ ਮਾਇਆ ਨਾਲ ਸੰਪਰਕ ਸੰਪਰਕ ਕਰਨਾ ਹੈ ਇਹਦੇ ਨਾਲ ਜੋੜ ਲਾਉਣਾ ਜੁੜਨਾ ਮਨ ਤਾਂ ਮਨ ਪੈਦਾ ਹੁੰਦਾ ਵਰਨਾ ਮਨ ਹੁੰਦਾ ਹੀ ਅੱਗੇ ਹੰਸ ਫਿਰ ਦੂਆ ਕਿੱਥੇ ਹੁੰਦਾ ਉਹ ਤਾਂ ਪੈਦਾ ਹੋਇਆ ਸੀ ਉਸੇ ਜੋ ਹੀ ਪੈਦਾ ਹੋਇਆ ਸੀ ਤੁਸੀਂ ਹੀ ਦੇ ਹਾਂ ਉਹਦੇ ਵਰਗਾ ਹੀ ਹੈ ਉਹ ਤਾਂ ਇੱਕੋ ਹੀ ਹੈ ਕੋਈ ਹੋਰ ਤਾਂ ਤੁਸੀਂ ਜਿਹੜਾ ਤਾਂ ਕਿਹਾ ਇੱਕ ਪਾਸੇ ਥੋੜਾ ਜਿਹਾ ਡੱਬ ਪੈ ਗਿਆ ਮਾਇਆ ਦਾ ਸਗ ਰਹੀ ਹੈ ਸਗ ਰਹੀ ਹੈ ਉਸ ਤਰ੍ਹਾਂ ਮਨ ਵੀ ਗੁਰੂ ਹੈ ਕਾਂ ਨੂੰ ਕੁਝ ਵੀ ਨਹੀਂ ਹੈ ਤਾਂ ਮੈਨੂੰ ਐ ਦੱਸ ਕੋ ਪਾਣੀ ਆ ਵੱਖਰਾ ਹੁੰਦਾ ਉੱਥੇ ਸਮੁੰਦਰ ਦੇ ਵਿੱਚ ਵੀ ਨਹੀਂ ਉਹ ਲਹਿਰ ਬਣੂ ਇਹਦੀ ਨਹੀਂ ਬਣਨੀ ਦੋ ਕਿਸਮ ਦਾ ਪਾਣੀ ਹੁੰਦਾ ਦੋ ਕਿਸਮ ਦਾ ਹੁੰਦਾ ਨਹੀਂ ਕਿਹਾ ਤਾਂ ਇਹ ਸੁਣਾ ਵੀ ਜਿੱਥੇ ਲਹਿਰ ਪੈਦਾ ਹੁੰਦੀ ਹੈ ਉੱਥੇ ਦੋ ਪ੍ਰਕਾਰ ਦਾ ਪਾਣੀ ਹੁੰਦਾ ਜਾਂ ਹਵਾ ਚੱਲੂ ਜਿਹੜਾ ਇੱਕ ਖਾਸ ਪ੍ਰਕਾਰ ਦਾ ਪਾਣੀ ਦੀ ਲਹਿਰ ਬਣਦੀ ਲਹਿਰ ਬਾਕੀ ਦੂਏ ਦੀ ਬਣਦੀ ਨਹੀਂ ਫਿਰ ਤੁਸੀਂ ਜਿੱਤ ਕਹਿ ਸਕਦੇ ਹੋ ਇਸ ਕਰਕੇ ਕਬੀਰ ਕਹਿੰਦਾ ਹੁਣ ਤੁਸੀਂ ਇਹ ਸਮਝ ਆਓ ਵੀ ਕਹਿਣ ਸੁਣਨ ਕੋ ਦੂਜਾ ਕਿਉਂ ਕਹਿੰਦਾ ਸੀ ਕਬੀਰ ਸੁਣੀ ਹੋਈਆਂ ਤਾਂ ਗੱਲਾਂ ਬਹੁਤ ਚੱਲਦੀਆਂ ਨੇ ਕਹਿਣ ਸੁਣਨ ਕੋ ਦੂਜਾ ਲੇਕਿਨ ਖਾਨੇ 'ਚ ਨਹੀਂ ਬੈਠੀ ਜਿੰਨਾ ਚ ਨੇੜੇ ਨਾ ਆਵੇ ਖਾਨੇ 'ਚ ਨਹੀਂ ਬੈਠੀ ਗੱਲ ਉਹ ਗੱਲਾਂ ਹੁਣ ਖਾਨੇ 'ਚ ਬੈਠਣੀਆਂ ਨੇ ਗੱਲ ਹੋਰ ਨਹੀਂ ਸੁਣੀ ਹੋਈ ਬਹੁਤ ਚਲਦੀਆਂ ਪਤਾ ਵੀ ਸੀਗਾ ਵੀ ਮਨ ਉਹਦੀ ਅਰਥ ਵੀ ਹੈ ਖਾਨੇ 'ਚ ਨਹੀਂ ਬੈਠੀ ਗੱਲ ਜੇ ਬੈਠੀ ਨਹੀਂ ਸੀ ਮੈਂ ਕਿਹਾ ਵੀ ਮਨ ਮੰਨ ਕੇ ਵੀ ਗੁਰੂ ਹੋ ਸਕਦਾ ਕੌਣ ਦਾ ਅਰਥ ਪਤਾ ਮਨ ਮਨ ਕਿਵੇਂ ਗੁਰੂ ਉਹ ਗੁਰਦੇਵ ਹੈ ਸੰਸਾਰ ਦੇ ਵਿੱਚ ਜਿਹੜੀ ਔੜ ਕੀ ਬਾਣੀ ਹੈ ਇਹ ਪੌਣ ਕਹਿੰਦੇ ਪਵਨ ਔਰ ਪੌਣ ਦੇ ਵਿੱਚ ਫਰਕ ਪਵਨ ਮਨ ਸਹਜੇ ਰਹਾ ਸੀ ਪਰਮੇਸ਼ਰ ਦਾ ਜਿਹੜਾ ਮਨ ਹੈ ਉਹ ਸਾਡੀ ਅਗਵਾਈ ਕਰ ਰਿਹਾ ਪਰਮੇਸ਼ਰ ਦੀ ਇੱਛਾ ਸਾਡੀ ਅਗਵਾਈ ਕਰ ਰਹੀ ਹੈ ਪਰਮੇਸ਼ਰ ਦਾ ਹੁਕਮ ਕੀ ਹੈ ਉਹਦਾ ਮਨ ਉਹਦਾ ਬਾਣਾ ਕੀ ਹੈ ਉਹਦੀ ਇੱਛਾ ਸਾਡਾ ਬਾਣਾ ਸਾਡੀ ਇੱਛਾ ਉਹਦਾ ਬਾਣਾ ਉਹਦੀ ਇੱਛਾ ਸਾਡਾ ਬਾਣਾ ਸਾਡਾ ਮਨ ਉਹਦਾ ਬਾਣਾ ਉਹਦਾ ਮਨ ਰੋਹੀ ਉਹੀ ਗੁਰੂ ਹੈ ਪਰਮੇਸ਼ਰ ਦਾ ਮਤਲਬ ਸਮੁੰਦਰ ਪਰਮੇਸ਼ਰ ਦਾ ਮਤਲਬ ਬੂਦ ਨਹੀਂ ਹੈ ਪਰਮੇਸ਼ਰ ਦਾ ਮਨ ਸਮੁੰਦਰ ਹੈ ਸੋਚੀ ਸੰਗਤ ਦਾ ਮਨ ਪਰਮੇਸ਼ਰ ਦਾ ਮਨ ਸਮਝਿਆ ਕਿਉਂਕਿ ਉਹ ਪੋਜ਼ਿਟਿਵ ਨੇ ਦੋਏ ਪਰਮੇਸ਼ਰ ਦਾ ਮਨ ਹੋਏ ਜਾਈਆ ਜਾਇ ਜਾ ਉਹਦਾ ਚਿੱਤ ਵਿੱਚ ਫਰਕ ਨਹੀਂ ਕੋਈ ਵਿਚਰਾ ਵਿਚੇ ਪੰਕਤੀਆਂ ਦੇ ਵਿੱਚ ਸੰਗਤ ਹਰ ਪ੍ਰਭ ਵਸੇ ਦੀ ਬਾਣੀ ਦੀ ਪੰਕਤੀ ਹੈ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਦੀ ਸੰਗਤ ਦੇ ਵਿੱਚ ਹਰ ਪ੍ਰਭ ਵਸਦਾ ਜਦ ਚਿੰਤਨ ਮਨ ਇੱਕ ਹੁੰਦੇ ਨੇ ਵਿੱਚ ਫਿਰ ਉਹ ਭਸਦਾ ਤਾਂ ਇੱਕ ਜਿੰਨਾ ਚਿਰ ਦੋਹਾਂ ਦੇ ਵਿੱਚ ਸੱਚ ਹੈ ਟਿਕਿਆ ਹੋਇਆ ਉਹਨਾਂ ਚਿਰ ਇੱਕ ਨੇ ਜਦ ਝੂਠ ਭਰਮ ਪੈਦਾ ਹੋਇਆ ਤੇੜ ਪੈਦਾ ਸੱਚ ਤੇ ਖੜੇ ਨੇ ਜਦ ਦੋਏ ਫਿਰ ਉਹ ਬਸ ਇੱਥੇ ਦਾ ਅਰਥ ਜੇ ਸੱਚ ਨਹੀਂ ਲਾਓਗੇ ਤੁਸੀਂ ਫਿਰ ਨਹੀਂ ਪਤਾ ਲੈਣਾ ਸੱਚ ਉਪਦੇਸ਼ ਜਿੰਨਾ ਚਿਰ ਵਿੱਚ ਨਹੀਂ ਹੈ ਸੱਚ ਕਰਕੇ ਸੰਗਤ ਕਰ ਰਹੇ ਨੇ ਜਿਹੜੇ ਕਰ ਰਹੇ ਸੱਚ ਸੱਚੇ ਜੋੜੂਗਾ ਹੂੰ ਜੋੜੂ ਕੌਣ ਜੋੜਦਾ ਹੈ ਸੱਚ ਤੋੜਦਾ ਹੈ ਭਰਮ ਭਰਮ ਕੀ ਹੁੰਦਾ ਭਰਮ ਹੁੰਦਾ ਕੀ ਸੱਚ ਉੱਤੇ ਸ਼ੰਕਾ ਕਰਨੀ ਭਰਮ ਹੈ। बाद में क्या कहिए पर कैसा क्या कहिए पर ऐसा ਜੈਸਾ ਮਨ ਹੋਏ ਨਾ ਤੇ ਜੈਸਾ ਮਾਨੀ ਹੋਣਾ ਤੈਸਾ ਅਸੀਂ ਸੱਚ ਤੇ ਸ਼ੰਕਾ ਕਰ ਲਈ ਸ਼ੰਕਾ ਤਾਂ ਕਰਨੀ ਚਾਹੀਦੀ ਨਹੀਂ ਸੀ ਸ਼ੰਕਾ ਦਾ ਸਾਡੀ ਨਿਰਾਧਾਰ ਸੀ ਇਸ ਕਰਕੇ ਉਹ ਪਰਮ ਕਿਉਂਕਿ ਸ਼ੰਕਾ ਨਿਰਾਧਾਰ ਸੀ ਉਹ ਫਜ਼ੂਲ ਸੀ ਸ਼ੰਕਾ ਉਹ ਅਸੀਂ ਜੋ ਮੰਨਦੇ ਸੀ ਵੀ ਇਹ ਸ਼ੰਕਾ ਦੇ ਕਾਬਲ ਹੈ ਸ਼ੰਕਾ ਦੇ ਕਾਬਲ ਹੈ ਉਹ ਨਹੀਂ ਸੀ ਗੱਲ ਇਸ ਕਰਕੇ ਉਹ ਭਰਮ ਬਣ ਗਏ ਅਸੀਂ ਮੰਨ ਲਿਆ ਵੀ ਸ਼ੰਕਾ ਇੱਥੇ ਸ਼ੰਕਾ ਲੱਗਦੀ ਹੈ ਯਾਰ ਸ਼ੰਕਾ ਵਾਲੀ ਗੱਲ ਹੈ ਨਹੀਂ ਸੀ ਉਹ ਸ਼ੰਕਾ ਹੀ ਭਰਮ ਬਣ ਗਈ ਅਸੀਂ ਮੰਨਦੇ ਸੀ ਤੇ ਕਮੀਆਂ ਕਮੀ ਹੈ ਨਹੀਂ ਸੀ ਸਾਡਾ ਕਮੀ ਮੰਨਣਾ ਹੀ ਸਾਡਾ ਪਰਮ ਹੈ ਉਹ ਮਨੋਤ ਜਿਹੜੀ ਹੈ ਨਾ ਸੱਚ ਨੂੰ ਜੇ ਖਰਾਬ ਉਹ ਮਨੋਤ ਦਾ ਨੋ ਪਰਮ ਸੱਚ ਨੂੰ ਮੰਨਦੇ ਚਲੇ ਜਾਈਏ ਜੇ ਤਾਂ ਰਸਤੇ ਦੇ ਵਿੱਚ ਕਿਤੇ ਵੀ ਰੁਕਾਵਟ ਨਹੀਂ ਆ ਸਕਦੀ ਜਿੱਥੇ ਸੱਚ ਨੂੰ ਮੰਨਣ ਤੇ ਕਿੰਤੂ ਕਰਤਾ ਹੈ ਨੇ ਉੱਥੇ ਰੁਕਾਵਟ ਆ ਜਾਂਦੀ ਮੰਨਣਾ ਮਾਰਗ ਠਾਕ ਨਾ ਪਾਏ ਇਹ ਗੱਲ ਗੁਰਦੇਵ ਨੇ ਕੋਈ ਗੱਲ ਕਹੀ ਸੱਚ ਦੀ ਰਹਿਵਲ ਚਾਹੇ ਉਹ ਪਿੱਛੇ ਜਾਂਦਾ ਅੱਗੇ ਨਹੀਂ ਜਾਂਦਾ ਪਿੱਛੋਂ ਟਾਰਚ ਮਾਰ ਕੇ ਦੱਸ ਰਿਹਾ ਅੱਗੇ ਹੀ ਹੈ ਭੱਜੇ ਜੇ ਮੰਨੀ ਜਾਓ ਕਹਿੰਦਾ ਰੱਖਦੇ ਪੈਰ ਕੋਈ ਪਰਵਾਹ ਨਹੀਂ ਅਰੇ ਜਗਦਾਰ ਰੱਖਣ ਦੇ ਜੇ ਪੱਥਰ ਐ ਹੋ ਗਿਆ ਐ ਹੋ ਗਿਆ ਐਦਾਂ ਤਾਂ ਪਤਾ ਨਹੀਂ ਗਹਿਰਾਈ ਕਿੰਨੀ ਹੈ ਇੱਧਰ ਗਹਿਰਾਈ ਦਾ ਪਤਾ ਨਹੀਂ ਕਿੰਨੀ ਜੇ ਨਹੀਂ ਰੱਖਦਾ ਰਕਾਮ ਢਾਲ ਪੈਰ ਉਹਨਾਂ ਹੀ ਰੱਖਣ ਦਿੰਦਾ ਉਹ ਕਹਿੰਦਾ ਇਹ ਰਸਤਾ ਐਵੇਂ ਹੀ ਹੈ ਇਹ ਘੰਡੇ ਦੀ ਧਾਰ ਤੇ ਤੁਰ ਕੇ ਜਾਣਾ ਧਾਰ ਵੜਦੀ ਨਹੀਂ ਹੁੰਦੀ ਪੈਰ ਤੂੰ ਰੱਖ ਦੇ ਪਰ ਇਹ ਡਰਦਾ ਵੀ ਧਾਰ ਦਾ ਪੈਰ ਨਹੀਂ ਵੜ ਜਾਂਦੀ ਹੁੰਦੀ ਮੰਨੈ ਮਾਰਗ ਠਾਕੁਰ ਇਹ ਮੰਨਦਾ ਹੈ ਗੁਰਬਾਣੀ ਨੂੰ ਗੁਰ ਉਪਦੇਸ਼ ਨੂੰ ਦਾ ਰਸਤੇ ਵਿੱਚ ਪਾਪ ਨਹੀਂ ਚਲਾ ਜਾਓ ਜਿੱਥੇ ਵੀ ਗੁਰਬਾਣੀ ਨੂੰ ਮੰਨਣ ਤੇ ਕਿਸੇ ਕਾਰਨ ਕਰਕੇ ਵੀ ਕਾਰਨ ਕੋਈ ਵੀ ਹੋ ਸਕਦਾ ਨਾ ਮੰਨਣ ਦਾ ਨਾ ਮੰਨਣ ਦਾ ਕਾਰਨ ਲੋਭ ਵੀ ਹੋ ਸਕਦਾ ਨਾ ਮੰਨਣ ਦਾ ਕਾਰਨ ਮੋਹ ਵੀ ਹੋ ਸਕਦਾ ਨਾ ਮੰਨਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਨਾ ਮੰਨਣ ਦਾ ਕਾਰਨ ਸ਼ੰਕਾ ਵੀ ਹੋ ਸਕਦੀ ਹੈ ਉੱਥੇ ਰੁਕਾਵਟ ਹੈ ਗਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤਸਿਓ ਪ੍ਰਗਟ ਜਾਏ ਅਜੇ ਨਹੀਂ ਰੁਕਾਵਟ ਆਈ ਅੱਗੇ ਜਾ ਕੇ ਪ੍ਰਗਟ ਹੋ ਜਾਣ ਜਿੱਦਾਂ ਤੋਂ ਜਾਣੀ ਆਗੂ ਬਣ ਜਾਣਾ ਨਾਨਕ ਕਬੀਰ ਨੇ ਆਗੂ ਬਣ ਜਾਣਾ ਇੱਜ਼ਤ ਨਾਲ ਪ੍ਰਗਟ ਹੋਣਾ ਪਤਾ ਹੋ ਜਾਣੀ ਵੱਜ ਜਾਣੀ ਹੈ ਕਾਲ ਤੋਂ ਕਾਲ ਦੀ ਗ੍ਰਿਫਤ ਚੋਂ ਬਾਹਰ ਹੋ ਜਾਣਾ ਪਤ ਉਹਦੀ ਬਚੀ ਹੈ ਜਿਹਦਾ ਕਾਲ ਦੀ ਗ੍ਰਿਫਤ ਬਈ ਇਹ ਹੱਥ ਕਰੀ ਤੇ ਵੱਜ ਗਿਆ ਕਹਿੰਦੇ ਨੇ ਵੀ ਮੈਨੂੰ ਗ੍ਰਿਫਤਾਰ ਨਾ ਮੈਂ ਹੋਵਾਂ ਕਿੰਨੇ ਕਿੰਨੇ ਪੈਸੇ ਲਾ ਹਾਂ ਮਗਰ ਅਗਲਾ ਮੇਰੀ ਜਦੋਂ ਜਾਨ ਚਲੇ ਗਈ ਬਾਹਰ ਨਹੀਂ ਬਾਜ ਬੰਦ ਹੋ ਜਾ ਲੱਖਾਂ ਰੁਪਏ ਲਾ ਦਿੰਦੇ ਕਿਉਂ ਜਦੋਂ ਕਿਉਂ ਲਾਸ ਜੋ ਮੁਸ਼ਕਲ ਮੰਨ ਲਓ ਆ ਕੇ ਕਾਲ ਤੇ ਹੁਣ ਇੱਥੇ ਤਾਂ ਜਹ ਨਹੀਂ ਦੇਖਦਾ ਕੋਈ ਕਿਸੇ ਨੇ ਨਹੀਂ ਦੇਖਿਆ ਦਰਗਾਹ ਵਾਲਿਆਂ ਨੇ ਕਿਹਾ ਹੂੰ ਜੋ ਉਹਨਾਂ ਨੂੰ ਦੀਨਾ ਹੈ ਉਸ ਕੋੜੀ ਦਾ ਦੀਨਾ ਲੱਗਿਆ ਹੋਇਆ ਇੱਥੇ ਤਾਂ ਦੀਨਾ ਸੰਗਲ ਘੱਟ ਚਲਾਇਆ ਨੂੰ ਦੀਨਾ ਉੱਥੇ ਤਾਂ ਦੀਨਾ ਨਾ ਆਪਾਂ ਤੁਸੀਂ ਵੀ ਉੱਥੇ ਦੀਨਾ ਹਾਂ ਬੇਪਤੇ ਵੀ ਦੀਨਾ ਇਹ ਉੱਥੇ ਦੀ ਕੋਈ ਬਾਤਾਂ ਬੇਪਤਾ ਇੱਥੇ ਵੀ ਸਾਡੇ ਹੈਗੀ ਇੱਥੇ ਵੀ ਇੱਥੇ ਸੰਸਾਰ ਦੀ ਭਾਸ਼ਾ ਨੂੰ ਹੀ ਸੰਸਾਰ ਦੇ ਜਿਹੜੇ ਸਾਡੀਆਂ ਮਾਨਤਾਵਾਂ ਨੇ ਉਹਨਾਂ ਦੇ ਹਿਸਾਬ ਨਾਲ ਤੁਹਾਨੂੰ ਸਮਝਾਇਆ ਉਹ ਸਮਝਾਉਂਦੇ ਵੀ ਕਿਵੇਂ ਸੰਸਾਰ ਵਿੱਚ ਅਸੀਂ ਬੇਇੱਜ਼ਤੀ ਸਮਝਦੇ ਆ ਉਹ ਕਹਿੰਦੇ ਇਹ ਜਿਹੀ ਬੇਇੱਜ਼ਤੀ ਦਰਗਾਹ ਦੀ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਮਾਤਾ ਗੁਰਦੇਵ ਪਿਤਾ ਸਿਰਫ ਗੁਰਦੇਵ ਕੀ ਹੈ ਇੰਨੀ ਉਹ ਗੱਲ ਡਿਸਕਸ ਹੋ ਜਿਹਨੂੰ ਅਸੀਂ ਗੁਰੂ ਕਹਿੰਦੇ ਆ ਗੁਰਦੇਵ ਮਾਤਾ ਪਿਤਾ ਦੋ ਹੁੰਦੇ ਨੇ ਸੰਸਾਰ 'ਚ ਪਰ ਇੱਥੇ ਮਾਤਾ ਪਿਤਾ ਇੱਕ ਹੈ ਨਿਰਾਕਾਰੀ ਦੁਨੀਆ ਜਿੱਕੇ ਹੁੰਦਾ ਤਾਂ ਹੁੰਦੇ ਹੀ ਨਹੀਂ ਅਸਲ ਚ ਆਤਮਾ ਆ ਪ੍ਰਾਤਮਾ ਜਦੋਂ ਇੱਕ ਹੈ ਲੋਏ ਕਿਸੇ ਹੋਰ ਚੀਜ਼ ਤੋਂ ਪੈਦਾ ਨਹੀਂ ਹੁੰਦਾ ਕਦੇ ਨਹੀਂ ਪੈਦਾ ਜਿਹੜਾ ਜੀਵ ਹੈ ਇਹ ਕਦੇ ਵੀ ਪੈਦਾ ਨਹੀਂ ਹੋਇਆ ਤੇ ਜੇ ਇੱਕ ਜੀਵ ਪੈਦਾ ਹੋਇਆ ਜੇ ਇੱਕ ਕਣਕ ਦਾ ਦਾਣਾ ਤੁਸੀਂ ਪੈਦਾ ਕਰ ਲਿਆ ਸਾਰੀ ਕਣਕੇ ਪੈਦਾ ਕਰ ਲਈ ਇੱਕ ਸਰੋਂ ਦਾ ਦਾਣਾ ਪੈਦਾ ਕਰ ਲਿਆ ਸਾਰੀ ਸਰੋਂ ਉੱਥੇ ਪੈਦਾ ਜਦੋਂ ਇੱਕ ਦਾਣਾ ਪੈਦਾ ਕਿ ਇੱਕ ਤਾਂ ਬੂਟਾ ਬਣ ਜਾਣਾ ਬੂਟੇ ਤੋਂ ਬੇਦਾਣੇ ਦਾਣੇ ਬਣੇ ਹੋਣੇ ਐਦਾਂ ਆਤਮਾ ਬੀਜੀ ਨਹੀਂ ਜਾ ਸਕਦੀ ਨਾ ਐਦਾਂ ਆਤਮਾ ਵੱਢੀ ਜਾ ਸਕਦੀ ਨਾ ਜੰਮਦੀ ਮਾਸ ਐਦਾਂ ਜੰਮਦਾ ਇੱਕ ਇੱਕ ਆਦਮੀ ਦੇ 10-10 ਬੱਚੇ 15-15 ਬੱਚੇ ਹੋ ਸਕਦੇ ਸਰੀਰ ਹੋ ਸਕਦੇ ਨੇ ਆਤਮਾ ਤੋਂ ਆਤਮਾ ਨਹੀਂ ਪੈਦਾ ਹੋ ਸਕਦੀ ਜੇ ਆਤਮਾ ਤੋਂ ਆਤਮਾ ਪੈਦਾ ਹੋ ਸਕਦੀ ਹੋਵੇ ਜਿੰਨੇ ਮਰਜ਼ੀ ਅਸੀਂ ਜਨਮ ਪੈਦਾ ਕਰ ਲਈਏ ਜਿੰਨੀ ਮਰਜ਼ੀ ਘਟਾ ਲਈਏ ਜਾਂ ਮਰਜ਼ੀ ਘਟਾ ਲਈਏ ਜਾਂ ਮਰਜ਼ੀ ਵਧਾ ਲਈਏ ਆਤਮਾ ਸੀ ਪੈਦਾ ਕਰ ਸਕਦੇ ਆ ਨਾ ਆਤਮਾ ਨੂੰ ਨਾ ਆਤਮਾ ਨੂੰ ਫੜ ਕੇ ਕੈਦ ਕਰਕੇ ਰੱਖ ਸਕਦੇ ਆ ਨਾ ਆਤਮਾ ਦਾ ਸਟੋਰ ਖਜ਼ਾਨਾ ਸਟੋਰ ਕਰ ਸਕਦੇ ਆ ਕੁਝ ਵੀ ਨਹੀਂ ਕਰ ਸਕਦੇ ਆਤਮਾ ਦੇ ਉੱਤੇ ਸਾਡਾ ਕੋਈ ਕੰਟਰੋਲ ਹੀ ਨਹੀਂ ਹੈ ਸੰਸਾਰ ਦੇ ਵਿੱਚ ਕਦੇ ਵੀ ਕਦੇ ਵੀ ਕੰਟਰੋਲ ਨਹੀਂ ਕਿਸੇ ਦਾ ਵੀ ਕੰਟਰੋਲ ਨਹੀਂ ਚਾਹੇ ਕੋਈ ਕਿੱਡੇ ਗੁਰੂ ਹੋਵੇ ਇੱਥੇ ਆਇਆ ਇਹ ਦੱਸੋ ਕਰ ਕੰਟਰੋਲ ਵੱਡੇ ਵੱਡੇ ਮਹਾਪੁਰਸ਼ ਪੈਦਾ ਹੋਏ ਵੱਡੇ ਵੱਡੇ ਅਵਤਾਰ ਪੈਦਾ ਹੋਏ ਆਤਮਾ ਤੇ ਕੰਟਰੋਲ ਕਿਸੇ ਦਾ ਨਹੀਂ ਜੇ ਹੁੰਦਾ ਤਾਂ ਸਾਰਿਆਂ ਨੂੰ ਉਹਦਾ ਬ੍ਰਹਮ ਗਿਆਨੀ ਬਣਾ ਦਿੰਦਾ ਇਹ ਪਾਵਰ ਨਹੀਂ ਹੈ ਇਹ ਖਜ਼ਾਨੇ ਕੋਲ ਵੀ ਪਾਵਰ ਨਹੀਂ ਬਿਲਕੁਲ ਕਿਸੇ ਕੋਲ ਪਾਵਰ ਇਸ ਕਰਕੇ ਤਾਂ ਉਹ ਸਵਾਇਆ ਹੁੰਦਾ ਇਹ ਸਵੈ ਭੰਗ ਇੱਕ ਦਾ ਹੋਣਾ ਹਰ ਕੋਈ ਸਵੈ ਭੰਗਾ ਚਾਹੇ ਕੋਈ ਸੱਚਖੰਡ ਚਾਹੇ ਕੋਈ ਹੋਇਆ ਚਾਹੇ ਕੋਈ ਇੱਥੇ ਕੋਇਆ ਹੋਇਆ ਇਹ ਕੋਇਆ ਹੈ ਕਾਦਾ ਜਦੋਂ ਤੇਰੇ ਤੇ ਚ ਕੋਇਆ ਹੋਇਆ ਦੁਆਪਰ ਤਾਂ ਸਵੈ ਭੰਗ ਹੋ ਗਿਆ ਹਾਂ ਸਵੈ ਭੰਗ ਕਿਉਂ ਹੋਇਆ ਦੋਪਰ ਆਪਣੇ ਆਪ ਨੂੰ ਭੰਗ ਕਿਉਂ ਕੀਤਾ ਦੋਪਰ ਆਪਣੀ ਡਿਵੈਲਪਮੈਂਟ ਵਾਸਤੇ ਦਾਣਾ ਕਿਉਂ ਫਟਿਆ ਧਰਤੀ ਬੀਜਿਆ ਕਿਉਂ ਜੰਮਿਆ ਦਰਖਤ ਬਣਦਾ ਹੋਰ ਦਾਣੇ ਪੈਦਾ ਕਰਨ ਆਪਣੇ ਆਪ ਨੂੰ ਭਾਗ ਲਾਉਣ ਵਾਸਤੇ ਤੇ ਦਾਣਾ ਖਾਕ ਮੇ ਮਿਲ ਕਰ ਗੁਲੇ ਗੁਲਜ਼ਾਰ ਹੁੰਦਾ ਹੈ ਆਪਣੀ ਸੋਭਾ ਵਾਸਤੇ ਫਟਿਆ ਨਾ ਆ ਬੂਟਾ ਬਣਿਆ ਇਹ ਕੰਮ ਦੀ ਗੁਠੜੀ ਤੋਂ ਲੱਖਾਂ ਰੁਪਏ ਪੈਦਾ ਹੋਏ ਲੋਕੋ ਦੀ ਛਾਂ ਲੈਂਦੇ ਨੇ ਉਹ ਬਿਰਛ ਬਣ ਗਿਆ ਨਹੀਂ ਠੋਡਾ ਮਾਰ ਕੇ ਉਹ ਮਾਰਦਾ ਤੂੰ ਟੁੱਟੀ ਤੋਂ ਕੋਣ ਕੋਈ ਦਾ ਕੋਈ ਜਾਨਵਰ ਖਾ ਜਾਂਦਾ ਚੱਕ ਕੇ ਉਸ ਅੰਬ ਦੇ ਬਣ ਕੇ ਕਿੰਨਾ ਉਹਨੇ ਜਸ ਖਟਿਆ ਜਸ ਕਿੰਨੇ ਜੀਵਾਂ ਦਾ ਆਹਾਰ ਬਣਿਆ ਇਸ ਕਰਕੇ ਜਿਹੜਾ ਭੰਡਾਰੀ ਲਫ਼ਜ਼ ਆਇਆ ਹੋਇਆ ਇਹ ਬਿਰਛ ਭੰਡਾਰੀ ਨੇ ਜਿਵੇਂ ਬੇਰੀ ਭੰਡਾਰੀ ਨੇ ਬੜਾ ਭਾਰੀ ਇਹਨਾਂ ਦਾ ਰੋਲ ਹੈ ਸੰਸਾਰ ਦੀ ਖਰਾਬ ਪੂਰਤੀ ਖਰਾਬ ਦੀ ਪੂਰਤੀ ਦਾ ਇਹ ਵਿਸ਼ਨੂੰ ਦੇ ਅਵਤਾਰ ਨੇ ਉਸ ਵੇਲੇ ਆਪ ਇਸ ਤਰੀਕੇ ਨਾਲ ਡਿਸਕਸ ਕੀਤਾ ਹੋਇਆ ਉਹਦੇ ਵਿੱਚ ਕਿ ਵਿਸ਼ਨੂੰ ਦੇ ਅਵਤਾਰ ਕਿਹੜੇ ਕਿਹੜੇ ਨੇ ਕਿਵੇਂ ਕਿਵੇਂ ਰਹੀ ਹੈ ਕਿਵੇਂ ਪੜਾਰੀ ਹੈਗਾ ਵਿਸ਼ਨੂੰ ਦਾ ਰਹੀ ਹੈ ਉਹ ਵੀ ਵਿਸ਼ਨੂੰ ਨੇ ਭੰਡਾਰੀ ਦਰਖਤ ਵਿੱਚ ਕਿੰਨੇ ਲੋਕਾਂ ਜੇ ਕਿ ਵੱਡਾ ਹੋਣ ਦੀ ਇੱਛਾ ਇਹਨੂੰ ਹਮੇਸ਼ਾ ਰਹਿੰਦੀ ਹੈ ਥਾਏ ਵੱਡਾ ਜਿਹੜਾ ਵੱਡਾ ਛੋਟਾ ਹੋ ਜਵੇ ਇੱਛਾ ਉਹਦੀ ਖਤਮ ਕਰ ਦਿੱਤੀ ਵੱਡੇ ਤੋਂ ਛੋਟਾ ਹੋਇਆ ਇੱਕ ਤਾਂ ਇੱਕ ਤਾਂ ਛੋਟਾ ਹੋਇਆ ਫਿਰ ਉਹ ਇੱਛਾ ਇਹਦੀ ਫਿਰ ਇਹੀ ਰਹਿੰਦੀ ਹੋਈ ਹਮੇਸ਼ਾ ਰਹੂ ਹੈ ਤੇ ਸੰਸਾਰ ਜੇ ਚਾਹੇ ਗਲਤੀ ਕਰਕੇ ਛੋਟਾ ਹੋਇਆ ਹੰਕਾਰ ਕਰਕੇ ਛੋਟਾ ਹੋਇਆ ਜਿੱਡਾ ਥਾ ਉਹ ਤੋਂ ਵੱਡਾ ਹੋਣ ਲੱਗਿਆ ਸੀ ਜਿੱਡਾ ਥਾ ਉਹ ਤੋਂ ਵੱਡਾ ਹੋਣ ਉਹਦੋਂ ਵੱਡੀ ਇੱਛਾ ਹੋਈ ਸੀ ਛੋਟਾ ਹੋ ਗਿਆ ਉਹ ਕਹਿੰਦੇ ਵੱਡਾ ਹੋਣ ਵਾਸਤੇ ਪ੍ਰੈਸ਼ਿਤ ਕਰ ਸੇਵਾ ਕਰ ਉਹ ਸਜ਼ਾ ਉਹ ਤੋਂ ਵੱਡਾ ਨਹੀਂ ਹੋਇਆ ਜਾਂਦਾ ਉਹ ਵਾਸਤੇ ਲੱਗ ਰਿਹਾ ਉਦੋਂ ਉਦੋਂ ਵੱਡਾ ਉਦੋਂ ਵੱਡਾ ਹੋ ਗਿਆ ਛੋਟਾ ਹੈ ਹੋ ਗਿਆ ਛੋਟਾ ਹੋਣਾ ਸੀ ਜਿਹੜਾ ਤਾਨਾਸ਼ਾਹ ਬਣਦਾ ਤਾਨਾਸ਼ਾਹ ਹੋਣ ਲੱਗਿਆ ਸੀ ਸੱਚਖੰਡ ਚ ਸਭ ਤੋਂ ਵੱਡਾ ਹੋ ਜਾ ਬਰਾਬਰੀ ਛੱਡ ਕੇ ਵੱਡਾ ਹੋਣ ਦੀ ਇੱਛਾ ਸੀ ਉੱਥੇ ਆ ਸੰਸਾਰ ਵਾਲੀ ਇੱਛਾ ਕਹਿੰਦੇ ਵੱਡਾ ਹੋਣ ਤਾਂ ਇੱਥੇ ਚਲਾ ਗਿਆ ਇੱਥੇ ਵੱਡਾ ਹੋ ਸਕਦਾ ਇੱਥੇ ਤਾਂ ਬਰਾਬਰ ਹੀ ਹੁੰਦਾ ਇੱਥੇ ਤੇ ਨਹੀਂ ਉੱਥੇ ਦੇ ਨਿਯਮ ਤੋਂ ਖਿਲਾਫ ਹੋ ਗਿਆ ਹੋਮੇ ਜਾ ਕੇ ਇਹਨੂੰ ਹੋਮੇ ਜਾ ਕੇ ਕਹਿੰਦੇ ਨੇ ਵੱਡਾ ਹੋਣ ਦੀ ਇੱਛਾ ਨੂੰ ਹੋਮੇ ਜਾ ਕੇ ਕਦੇ ਵੀ ਜਾ ਸਕਦੀ ਇੱਛਾ ਕਦੇ ਵੀ ਜਾ ਸਕਦੀ ਉੱਥੇ ਮੇਰੀ ਚੱਲੇ ਮੇਰਾ ਸੁਝਾਅ ਠੀਕ ਹੈ ਸਾਰੇ ਬੰਦੇ ਮੇਰਾ ਸੁਝਾਅ ਪਾਸ ਹੋਵੇ ਆਪਣੇ ਅੰਦਰੋਂ ਸੁਝਾਅ ਪੈਦਾ ਹੋਣਾ ਸਭ ਤੋਂ ਪਿੱਛੋਂ ਵੋਟ ਨਹੀਂ ਦਿੱਤੀ ਇਹ ਆਪਣੀ ਵੋਟ ਹੀ ਨਹੀਂ ਭਾਈ ਸਲਾਹ ਕਰ ਲਓ ਅਸੀਂ ਤਾਂ ਤੁਹਾਡੇ ਨਾਲੇ ਸਭ ਦੇ ਨਾਲ ਸਭ ਦੇ ਨਾਲ ਸਭ ਦੇ ਨਾਲ ਸਭ ਦੇ ਨਾਲ ਸੋ ਸਿਆਣੇ ਹਕਮਤ ਦੂਰ ਖਾ ਕੋ ਇਸ ਕਰਕੇ ਸੋ ਸਿਆਣੇ ਰਲਾ ਲੋ ਕਹਿੰਦੇ ਹਕਮਤ ਉਹ ਕਹਿੰਦੇ ਭਾਈ ਸਲਾਹ ਕਰ ਲੋ ਜਿਵੇਂ ਸਾਰੇ ਕਹਿਣਗੇ ਉਹ ਠੀਕ ਹੁੰਦਾ ਕਹਿੰਦੇ ਵੀ ਆਹ ਸਲਾਹ ਹੈ ਸਾਰਿਆਂ ਦੀ ਵੀ ਠੀਕ ਹੈ ਨਹੀਂ ਆਹ ਬਦਲਦੀ ਉਹਨਾਂ ਨੇ ਕਹਿੰਦੇ ਵੀ ਠੀਕ ਹੈ ਹੁਣ ਆਹ ਬਦਲਦੀ ਹੈ ਵੀ ਠੀਕ ਹੈ ਬਸ ਆਲਾ ਨੂੰ ਕਿਵੇਂ ਸਾਂਝਾ ਗੱਲ ਜੇ ਉਹਨੇ ਕਹਤਾ ਲੈ ਕੱਲ ਆ ਕਹਿੰਦੇ ਘੜੀ ਨੂੰ ਆ ਤੂੰ ਤਾਂ ਘੜੀ ਘੜੀ ਬਦਲੀ ਜਾਂਦੇ ਫਸ ਗਿਆ ਫਸ ਸਾਰੀ ਜ਼ਿੰਦਗੀ ਨਹੀਂ ਫਸਦਾ ਜੇ ਕਹੇਗਾ ਵੀ ਜਿਵੇਂ ਕਹੇ ਜੇ ਆ ਕਰ ਲਿਆ ਉਹਨੇ ਕਹੇ ਵੀ ਠੀਕ ਜੇ ਉਹਨਾਂ ਨੇ ਕਰ ਲਿਆ ਤਾਂ ਠੀਕ ਹੈ ਪਰ ਜੇ ਉਹਨਾਂ ਨੇ ਨਹੀਂ ਕੀਤਾ ਝੂਠ ਬੋਲਦਾ ਵੀ ਝੂਠਾ ਤਾਂ ਇਹ ਕਹਿੰਦੇ ਅਸੀਂ ਤਾਂ ਕੀਤਾ ਨਹੀਂ ਕਹਿੰਦਾ ਵੀ ਮੈਨੂੰ ਤਾਂ ਬਈ ਇਹ ਕਹਿੰਦਾ ਕੱਲ ਜੇ ਤੁਸੀਂ ਕਰ ਲਿਆ ਗਲਤ ਵੀ ਠੀਕ ਹੈ ਸੰਗਤ ਨੇ ਜੋ ਕਰ ਲਿਆ ਠੀਕ ਹੈ ਦਾ ਤੁਹਾਨੂੰ ਕੋਈ ਫਸਾਓਗੇ ਤੁਸੀਂ ਫਸੂਗਾ ਫਸੂਗਾ ਤਾਂ ਗਲਤ ਬੋਲਣ ਵਾਲਾ ਫਸੂਗਾ ਇਹਨੇ ਝੂਠ ਬੋਲਿਆ ਉਹਦੇ ਕੋ ਆ ਕੇ ਮੈਂ ਤਾਂ ਪਹਿਲਾਂ ਸੰਗਤ ਦੇ ਨਾਲ ਬਸ ਇਹ ਕਹਿੰਦਾ ਮੇਰੀ ਚੱਲੇ ਮੈਂ ਸਭ ਤੋਂ ਵੱਡਾ ਹੋ ਜਾ ਇਹ ਨਿਯਮ ਨਹੀਂ ਹੈ ਸੱਚ ਕਰ ਸੱਚ ਕਰਨ ਦਾ ਨਿਯਮ ਇਹ ਜੀਵ ਜਿਵੇਂ ਪਰ ਉਹ ਵੀ ਆ ਪੈਦਾ ਨਹੀਂ ਹੋ ਸਕਦਾ ਪੈਦਾ ਨਹੀਂ ਕੀਤਾ ਜਾ ਸਕਦਾ ਜੀ ਕਦੇ ਤਾਂ ਕਿਨੇ ਕੌਣ ਪੈਦਾ ਕੀਤਾ ਕਿਨੇ ਕੌਣ ਪੈਦਾ ਕੀਤਾ ਇਹ ਸਵਾਲ ਕਰਾਂ ਉਹ ਉਹਦੇ ਬਾਅਦ ਲੱਭ ਜਾਏ ਕਰਤਾ ਸਿਰਜਣਹਾਰ ਉਹ ਪਰ ਕੀ ਸਿਰਜਿਆ ਸਿਰਜਿਆ ਸੰਸਾਰ ਸਿਰਜੀ ਮਾਇਆ ਸਿਰਜਿਆ ਜੋੜ ਲਾਇਆ ਜੜ ਔਰ ਚੇਤਨ ਦਾ ਇਹ ਸਿਰਜਣ ਔਰ ਉੱਥੇ ਇਹ ਤਾਂ ਸਵਾਲ ਆ ਵੀ ਆਪੀ ਨੇ ਆਪ ਸਾਜਿਓ ਆਪੀ ਨੇ ਆਪ ਸਾਜਿਓ ਆਪ ਕੀ ਸਾਜਿਆ ਉਹ ਯਾਰ ਆਪੀ ਨੇ ਆਪ ਦਾ ਮਨ ਸਾਜਿਆ ਨੇ ਆਪਣਾ ਹੋਰ ਕੀ ਸਾਜਿਆ ਆਪੀ ਨੇ ਆਪ ਦਾ ਆਪਣੀ ਇੱਛਾ ਸਾਜੀ ਨੇ ਸਵੈ ਭੰਗਾ ਇਹ ਉਹ ਜਿਹਦੇ ਵੇਲੇ ਅੰਬਲ ਅੱਲਾ ਨੂਰ ਪਾਇਆ ਉਹਨਾਂ ਨੂਰ ਪਾਇਆ ਨੂਰ ਆਪਾਂ ਜੀ ਕੱਢੋ ਨੂਰ ਪਾਇਆ ਅੱਬਲ ਅੱਲਾ ਉੱਥੇ ਕੀ ਹੋਇਆ ਨੂਰ ਕੀ ਹੋਇਆ ਅੱਬਲ ਤੋਂ ਅੱਲਾ ਹੈ ਸਭ ਇੱਕੋ ਹੀ ਰੂਪ ਹੈ ਸਾਰੇ ਇਹਦਾ ਮਾਨ ਇਹਦਾ ਨੂਰ ਨੂਰ ਕੀ ਨੂਰ ਕਿਸੇ ਦਾ ਹੁੰਦਾ ਹੈ ਅੱਲਾ ਫਿਰ ਕੀ ਬਾਤ ਹੈ ਅੱਲਾ ਹੈ ਅੱਲਾ ਹੈ ਇਹ ਗੱਲ ਹੈ ਇੱਕ ਤੋਂ ਜੋ ਮਨ ਪੈਦਾ ਹੋਵੇ ਰੂਹ ਪੈਦਾ ਹੋਵੇ ਹੋਰ ਕੀ ਹੋਵੇ ਉਹ ਉਹੀ ਆਪੀ ਨੇ ਆਪ ਸਾਜਿਆ ਆਪਣੇ ਉਹਦੇ ਸੀ ਸਾਜਿਆ ਮੇਰੇ ਜੀਵ ਦੇ ਵਿੱਚ ਇੱਕ ਤਾਂ ਦੂਰ ਨਹੀਂ ਜਾਣਾ ਕਹਿਣ ਦਾ ਬਾਬਾ ਜੀਵ ਵੱਡ ਕੋਈ ਜੀਵ ਨਹੀਂ ਹੈ ਵੀ ਆਪਾਂ ਕਹਿੰਦੇ ਨਹੀਂ ਜਨਮ ਲੈ ਲਿਆ ਆਪਣੇ ਵਿਚਾਰ ਅਸੀਂ ਆਪੇ ਸਾਜੇ ਨੇ ਆਪਣੇ ਵਿਚਾਰ ਆਪੇ ਸਾਜੇ ਨੇ ਕਿਸੇ ਨੇ ਸਾਜੇ ਨੇ ਉਹਦਾ ਉੱਥੇ ਕੀ ਹੋ ਗਿਆ ਜਦੋਂ ਤਬਨ ਦੀ ਵਾਰ ਸਵਾਲ ਕੀਤਾ ਵੀ ਉਹੀ ਸੇ ਉਹੀ ਗੱਲ ਹੈ ਓਏ ਹੋਰ ਐਂਗਲ ਤੇ ਖੜਾ ਤੂੰ ਹੋਰ ਐਂਗਲ ਤੇ ਦੀ ਗੱਲ ਉੱਥੇ ਗਿਆ ਇਹ ਐ ਸਮਝੂ ਹੁਣ ਜਿਹੜੇ ਗੇਟ ਤੇ ਕੋਈ ਖੜਾ ਹੁੰਦਾ ਉਸੇ ਗੇਟ ਤੇ ਹੀ ਮਰਦਾ ਉਹਨੇ ਉਹ ਗੇਟ ਉਹੀ ਜਗ੍ਹਾ ਲੱਗਦਾ ਹੁੰਦਾ ਨਾ ਕਿਉਂਕਿ ਉਹਦੀ ਦ੍ਰਿਸ਼ਟੀ ਉੱਥੇ ਹੁੰਦੀ ਹੈ ਅਸੀਂ ਆਪਣੇ ਵਿਚਾਰ ਆਪੇ ਪੈਦਾ ਕੀਤੇ ਪੈਦਾ ਜੋ ਕੀਤਾ ਅਸੀਂ ਉਹਨੇ ਉਹੀ ਸਾਜਿਆ ਸੀ ਆਪਣਾ ਮਨ ਆਪ ਸਾਜਿਆ ਆਪਣੇ ਵਿਚਾਰ ਪੈਦਾ ਕੀਤੇ ਨੇ ਦੋਹਾਂ ਗੱਲਾਂ ਦਾ ਇੱਕੋ ਹੀ ਅਰਥ ਕੋਈ ਫਰਕ ਨਹੀਂ ਇੱਥੇ ਤੱਕ ਵਿਦਵਾਨ ਬਿਲਕੁਲ ਸਹੀ ਨੇ ਜਿਹੜੇ ਇਹ ਮੰਨਦੇ ਨੇ ਕਿ ਵਿਚਾਰਾਂ ਦੇ ਸਮੂਹ ਦਾ ਨਾਮ ਹੈ ਮਨ ਬਿਲਕੁਲ ਠੀਕ ਗੱਲ ਹੈ ਕਿ ਜਿਹੜੀ ਵਿਦਵਾਨਾਂ ਦੀ ਗੱਲ ਠੀਕ ਹੈ ਉਹ ਠੀਕ ਮੰਨਣ ਪਰ ਠੀਕ ਨੂੰ ਠੀਕ ਮੰਨਣ ਦੇ ਇਤਰਾਜ਼ ਕੀ ਹੈ ਔਰ ਇੱਥੇ ਆ ਕੇ ਕੰਟਰੋਵਰਸੀ ਵੀ ਨਹੀਂ ਹੈ ਬਹੁਤੀ ਕੰਟਰੋਵਰਸੀ ਉਹ ਚੀਜ਼ਾਂ ਪਾਉਂਦੀਆਂ ਜਿਹੜੇ ਉਹਨਾਂ ਨੇ ਆਪਣੇ ਕੋਲੋਂ ਮਨ ਕਢਾਉਂਦੇ ਸਾਜੀਆਂ ਤਾਂ ਕੰਟੋ ਕੰਟਰੋਵਰਸੀ ਹੈ ਨਹੀਂ ਲੇਕਿਨ ਇੰਨਾ ਗੱਲ ਭੁੱਲ ਜਾਂਦੇ ਨੇ ਇਹ ਬੜੀ ਸੁਣੀ ਹੋਈ ਗੱਲ ਉਹਨਾਂ ਨੇ ਯਾਦ ਰੱਖ ਕੇ ਕਹੀ ਜਾਂਦੇ ਨੇ ਕਿਸੇ ਦੀ ਕਿ ਠੀਕ ਹੈ ਵਿਚਾਰਾਂ ਦੇ ਸਮੂਹ ਦਾ ਨਾਮ ਹੈ ਵਿਚਾਰਾਂ ਨੂੰ ਖਤਮ ਕਰ ਲੈਣਾ ਆਪਣੇ ਅੰਦਰੋਂ ਮਨ ਦਾ ਮਰ ਜਾਣਾ ਫਿਰ ਇਹ ਜ਼ਰੂਰ ਨੇੜੇ ਹੀ ਸੁਣ ਵਿਚਾਰਾਂ ਨੂੰ ਕੰਟਰੋਲ ਕਰਕੇ ਪੈਦਾ ਹੋਣ ਤੋਂ ਜਿਵੇਂ ਲੱਕੜ ਜਿਹੇ ਅੱਗ ਹੈ ਤਾਂ ਤੂੰ ਨਿਕਲੂ ਜੇ ਮਾਇਆ ਦਾ ਪ੍ਰਭਾਵ ਮਨ ਦੇ ਅੰਦਰ ਹੈ ਤਾਂ ਵਿਚਾਰ ਪੈਦਾ ਹੁੰਦੇ ਵਿਚਾਰ ਧੂਆਂ ਹੀ ਹੈ ਕੁਝ ਨਹੀਂ ਵਿਚਾਰ ਧੂਆਂ ਤੋਂ ਕੁਝ ਨਹੀਂ ਜਿੰਨੇ ਜ਼ਿਆਦਾ ਵਿਚਾਰ ਪੈਦਾ ਹੋਣਗੇ ਉਹਨਾਂ ਧੂਆਂ ਜ਼ਿਆਦਾ ਗਿਆ ਅੰਦਰ ਜ਼ਿਆਦਾ ਹੋਊਗਾ ਗਿਆਨਤਾ ਹੀ ਵਿਚਾਰੇ ਪੈਦਾ ਕਰਦੇ ਨੇ ਸਾਡੇ ਆਪਣੇ ਜਦ ਧੂਆਂ ਨਿਕਲਣ ਦੇ ਹਟ ਗਿਆ ਅੰਦਰਲਾ ਧੂਆਂ ਬਾਹਰ ਕੱਢ ਦੋ ਨਵਾਂ ਪੈਦਾ ਨਾ ਹੋਵੇ ਸਭੋ ਸਫੋਕੇਸ਼ਨ ਵੀ ਬੰਦ ਹੋ ਗਈ ਹਨੇਰਾ ਵੀ ਖਤਮ ਹੋ ਗਿਆ ਜੋ ਜੋ ਲਾਈਟ ਵਧੂਗੀ ਤੁਹਾਡੀ ਵੋਲਟੇਜ ਵਧੂਗੀ ਤੁਸੀਂ ਚਾਨਣ ਦਿਖਾਈ ਦੇਊਗੀ ਤੂੰ ਹਦੇ ਵਿੱਚ ਤਾਂ ਚਾਨਣ ਵੀ ਜਿੰਨਾ ਆਪਾਂ ਕਰੀਏ ਉਹ ਘਟ ਜਾਂਦਾ ਪਰ ਜੇ ਪੈਦਾ ਹੋਇਆ ਹੋਇਆ ਮਨ ਹੈ ਜੋ ਪੈਦਾ ਹੋਈ ਹੋਈ ਚੀਜ਼ ਉਹਦਾ ਬਿਲ ਸਿਆਣਾ ਵੀ ਲਾਜ਼ਮੀ ਹੈ ਇਹ ਸੈਂਸ ਵਿੱਚ ਜਮਣਾ ਮਰਨਾ ਰਹਿ ਕੀ ਗਿਆ ਵਿਚਾਰੇ ਪੈਦਾ ਨਹੀਂ ਨਾ ਹੁੰਦੇ ਵਿਚਾਰ ਪੈਦਾ ਨਹੀਂ ਹੋਏ ਜੀਵਨ ਮੁਕਤ ਹੋਰ ਕੀ ਇੱਕ ਰੂਪ ਹੈ ਦੋ ਰੂਪ ਦੋ ਰੂਪ ਇੱਕ ਤਾਂ ਇਹ ਆਪ ਹੈ ਦੂਆ ਰੂਪ ਦਾ ਜੋਤ ਉਹ ਹੈ ਵਿਚਾਰ ਇਹਦੇ ਆਪਣੇ ਵਿਚਾਰ ਆਪਣੇ ਵਿਚਾਰ ਇਹਨੂੰ ਦੋ ਕਰਦੇ ਦੂਆ ਰੂਪ ਕਰਦੇ ਆਪਣੀਆਂ ਇੱਛਾਵਾਂ ਨੂੰ ਦੋ ਕਰਦੇ ਦੋ ਹੋ ਗਏ ਲਹਿਰਾਂ ਥੱਲੇ ਵਾਲਾ ਪਾਸਾ ਜਿੱਦਣ ਆਪਣੇ ਵਿਚਾਰ ਨਾ ਰਹੇ ਉਦੋਂ ਇੱਕ ਹੋ ਜੂਗਾ ਪਹਿਲੀ ਤਾਂ ਗੱਲ ਇੱਕ ਹੋਣ ਦੀ ਵਿਚਾਰ ਮਾਇਆ ਤੋਂ ਪੈਦਾ ਹੁੰਦੇ ਨੇ ਮਾਇਆ ਦੇ ਪ੍ਰਭਾਵ ਤੋਂ ਔਗਣਾ ਕਰਕੇ ਪੈਦਾ ਹੁੰਦੇ ਨੇ ਜਿੱਦਣ ਇਹ ਔਗਣਾ ਦੇ ਕੰਟਰੋਲ ਹੋ ਗਿਆ ਵਿਚਾਰ ਪੈਦਾ ਕਰਦੇ ਅਸੀਂ ਬੰਦ ਕਰ ਲਏ ਵਿਚਾਰ ਕਿਉਂ ਪੈਦਾ ਹੁੰਦੇ ਨੇ ਸਾਨੂੰ ਇਹ ਭੁਲੇਖਾ ਹੈ ਕਿ ਸਾਡੇ ਵਿਚਾਰ ਧਾਰਾ ਨਾਲ ਸਾਨੂੰ ਅਸੀਂ ਜ਼ਿਆਦਾ ਲਾਭ ਲੈ ਸਕਦੇ ਹਾਂ ਸੰਸਾਰ ਦੇ ਵਿੱਚ ਇਹ ਸਾਡੀ ਬਿਲਕੁਲ ਗਲਤ ਮਤਲਬ ਹੈ ਧਾਰਨਾ ਹੈ ਇਹ ਸਮਝ ਲਓ ਸਾਡੇ ਨੂੰ ਬਹਿਮ ਹੈ ਭਰਮ ਇਹ ਗੁਰਬਾਣੀ ਦੇ ਸਾਫ ਕਰਤੀ ਕਰ ਕਿਉਂਕਿ ਕੁਝ ਸਾਡੇ ਐਫਰਟਸ ਜਿਹੜੇ ਨੇ ਉਹਦੇ ਨਾਲ ਕੁਝ ਸਾਨੂੰ ਇਹ ਲੱਗਦਾ ਵੀ ਫਾਲਤੂ ਮਿਲਦਾ ਹੈ ਸਾਨੂੰ ਲੱਗਦਾ ਹਾਲਾਂਕਿ ਮਿਲਦਾ ਨਹੀਂ ਹੈ ਉੱਥੇ ਵੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਨਾਲੇ ਆਣੇ ਦੋਸਤੀ ਕਦੇ ਨਾ ਹੋਵੇ ਰਾਸ ਬੱਚੇ ਨਾਲ ਅਸੀਂ ਕੋਈ ਦੋਸਤੀ ਕਰੀਏ ਉਹਨੂੰ ਬਰਾਬਰ ਦਾ ਮੰਨ ਕੇ ਇਹ ਮੈਂ ਮਨ ਨੂੰ ਬਰਾਬਰ ਦਾ ਮੰਨ ਕੇ ਬੁੱਧੀ ਕਦੇ ਵੀ ਇਹਨਾਂ ਦੋਸਤੀ ਕੋਈ ਗੱਲ ਨਾ ਬੱਚੇ ਦੀ ਗੱਲ ਨਹੀਂ ਮੰਨਣੀ ਚਾਹੀਦੀ ਕਦੇ ਨਾ ਆਵੇ ਰਾਸ ਰਾਸ ਨਹੀਂ ਹੋਣੀ ਉਹਦੀ ਗੱਲ ਜੇ ਕਦ ਚੰਗੀ ਕਰੇ ਦੂਜੀ ਵੀ ਮੇਰਾ ਇੱਕ ਗੱਲ ਆਦੇ ਤਾਂ ਚੰਗੀ ਹੋ ਸਕਦੀ ਹੈ ਅਸਲ ਕੀ ਹੋ ਸਕਦੀ ਹੈ ਉਹ ਹੋਣੀ ਹੋਈ ਸੀ ਜਿਵੇਂ ਜੋਤਸ਼ੀਆਂ ਦੀਆਂ ਗੱਲਾਂ ਬਹੁਤ ਸਾਰੀਆਂ ਠੀਕ ਹੋ ਜਾਂਦੀਆਂ ਨੇ ਅਸਲ 'ਚ ਹੋਣੀਆਂ ਹੀ ਹੁੰਦੀਆਂ ਨੇ ਇਸੇ ਸਿਰ ਤੇ ਪਖੰਡਵਾਦ ਖੜਾ ਔਰ ਕੀ ਖੜਾ ਪਖੰਡਵਾਦ ਕਿਹਦੇ ਸਿਰ ਤੇ ਖੜਾ ਔਰ ਇੱਕ ਵੀ ਪੂਰੀ ਨਾ ਫਿਰ ਤਾਂ ਕੋਈ ਜੋਤਿਸ਼ ਕੋਈ ਜਾਵੇ ਨਾ ਕੋਈ ਜਾਵੇ ਨਾ ਕੋਈ ਉਹ ਹੋਣੀ ਹੀ ਹੁੰਦੀ ਹੈ ਜਿਹੜੀ ਹੋ ਜਾਂਦੀ ਹੈ ਉਹਦੇ ਨਾਲ ਬਹਿਰ ਬਣਿਆ ਰਹਿੰਦਾ ਲੋਕਾਂ ਭਰਮ ਬਣਿਆ ਰਹਿੰਦਾ ਇਹ ਹੀ ਸਾਨੂੰ ਇਹ ਭਰਮ ਬਣਿਆ ਹੋਇਆ ਵੀ ਸਾਡੇ ਘਰੇ ਤੇ ਕੁਝ ਹੁੰਦਾ ਹੈ ਹੋ ਸਕਦਾ ਹੈ ਔਰ ਇਹ ਵੀ ਅਸੀਂ ਮੰਨਦੇ ਆ ਕਿ ਪਰਮਾਤਮਾ ਦੇ ਘਰੇ ਦੇ ਸਭ ਕੁਝ ਹੁੰਦਾ ਦੋ ਖਿਆਲ ਹੋ ਗਏ ਸਾਡੇ ਇਹ ਦੁਬਦਾ ਚੋਂ ਵੀ ਅਸੀਂ ਨਹੀਂ ਨਿਕਲ ਸਕਦੇ ਇਹ ਨੂੰ ਦੁਬਦਾ ਕਰ ਉਹ ਵੀ ਮੰਨਦੇ ਆ ਅਸੀਂ ਵੀ ਮੰਨਦੇ ਇੱਕ ਗੱਲ ਕਹੋ ਗੁਰਬਾਣੀ ਇੱਕ ਗੱਲ ਕਹਿੰਦੀ ਇਹ ਸਾਡਾ ਭਰਮ ਹੈ ਕਿ ਸਾਡੇ ਕੀਤੇ ਤੇ ਕੁਝ ਹੋ ਜਾਵੇ ਹਾਂ ਗੈਸ ਸਾਡਾ ਠੀਕ ਨਿਕਲ ਗਿਆ ਅਸੀਂ ਗੈਸ ਲਾਉਂਦੇ ਹਾਂ ਗੈਸ ਪੇਪਰ ਹੁੰਦੇ ਨੇ ਕੋਈ ਚੀਜ਼ ਵਿੱਚੋਂ ਆ ਗਈ ਕੋਈ ਚੀਜ਼ ਆ ਗਈ ਕੋਈ ਨਾ ਆ ਗਈ ਬਸ ਇਹ ਗੈਸ ਹੈ ਸਾਡਾ ਉਹ ਗੈਸ ਤਾਂ ਹੈ ਹਮ ਗੈਸ ਕਹਿ ਸਕਦੇ ਹਾਂ ਅਸੀਂ ਵੱਧ ਲੈਵਲ ਦਾ ਪਰ ਇਹ ਨਹੀਂ ਹੋ ਸਕਦਾ ਵੀ ਸਾਡੇ ਘਰੇ ਦੇ ਗੈਸ ਠੀਕ ਨਿਕਲੇਗਾ ਸਾਡਾ ਆ ਗਏ ਤੇ ਗੈਸ ਦਾ ਠੀਕ ਨਿਕਲਣਾ ਨਿਕਲਣਾ ਅਸੀਂ ਉਹਦੇ ਆਧਾਰ ਤੇ ਬਣ ਨਹੀਂ ਸਕਦੇ ਵੀ ਸਾਡੇ ਘਰੇ ਠੀਕ ਹੈ ਜੇ ਅਸੀਂ ਇਹ ਮੰਨ ਲਿਆ ਸਾਡੇ ਘਰੇ ਤੇ ਹੋਇਆ ਤਾਂ ਇਹ ਸ਼ੁਰੂ ਚ ਘਟਦੀ ਸੋਚੇ ਸੋਚਣਾ ਸ਼ੁਰੂ ਚ ਘਟਦੀ ਗੱਲ ਸ਼ੁਰੂ ਚ ਇਹਨਾਂ ਨਾਲ ਸਾਇੰਸ ਵਾਲਿਆਂ ਨੇ ਸਗੋਂ ਆਪਣੀ ਕਰੈਕਸ਼ਨ ਕਰ ਲਈ ਉਹ ਕਹਿੰਦੇ ਮੌਸਮ ਦਾ ਪੂਰਵ ਅਨੁਮਾਨ ਹਾਂ ਸਿਰ ਪੂਰਾ ਅਨੁਮਾਨ ਲਾ ਰਹੇ ਅਨੁਮਾਨ ਹੈ ਕੈਸਾ ਕੋਈ ਡੈਫੀਨਿਟ ਪਰ ਫੇਲ ਹੋ ਗਏ ਉਹ ਕਹਿੰਦੇ ਮੀਂਹ ਪਊਗਾ ਪੈਂਦਾ ਨਹੀਂ ਉਹਨਾਂ ਨੂੰ ਲਾਵੇ ਪੂਰਵ ਅਨੁਮਾਨ ਪਹਿਲਾਂ ਇਹ ਕਹਿੰਦੇ ਤੇ ਵੀ ਅਸੀਂ ਪਵਾਵਾਂਗੇ ਜਿੱਥੇ ਮਰਜੀ ਪਾ ਲਿਆ ਕਰਾਂਗੇ ਜਿੱਦੋਂ ਮਰਜ਼ੀ ਜਿੱਦੋਂ ਮਰਜ਼ੀ ਬਦਲ ਮੋੜ ਦਿਆ ਕਰਾਂਗੇ ਫੇਰ ਹੋਗੇ ਕਦੇ ਨਹੀਂ ਹੋਦਾ ਸਹੀ ਬੋਲੀ ਤੇ ਆ ਕੇ ਹੋਣ ਵਾਲਾ ਹੌਲੀ ਹੌਲੀ ਹੌਲੀ ਹੌਲੀ ਹੌਲੀ ਜਾਂਦੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰ ਜੇ ਕੋਈ ਗਲਤੀ ਹੈ ਉਤੋਂ ਸੁਣ ਕੇ ਤੁਹਾਨੂੰ ਦੱਸ ਦੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਹੈ ਜੋ ਗਿਆਨ ਦਾ ਦਾਤਾ ਹੈ ਸਾਨੂੰ ਜਿੱਥੇ ਵੀ ਇਹ ਸਾਡੀ ਕੋਈ ਗੱਲ ਅੜ ਜਾਂਦੀ ਹੈ ਹੁਣ ਕੀ ਕਰੀਏ ਹੁਣ ਕੀ ਕਰੀਏ ਕਿਹਨੂੰ ਕਹਿੰਦੇ ਆ ਗੁਰਦੇਵ ਤੋਂ ਬਸ ਉਹੀ ਬੋਲੇ ਆ ਸੱਚ ਜਿਹੜੀ ਅਕਲ ਹੈ ਨਾ ਬੰਦੇ ਗੁਰਦੇਵ ਅਕਲੀ ਸਾਹਿਬ ਜਦ ਅਕਲ ਕਹਿੰਦੇ ਤਾਂ ਮਾਤਾ ਜਦ ਚਿੱਤ ਕਹਿੰਦੇ ਤਾਂ ਕਿਤੇ ਉਹੀ ਹੈ ਕੋਈ ਅਗਲੇ ਕਹਿੰਦੇ ਤਾਂ ਮਾਤਾ ਬਣ ਗਈ ਸੂਟਾ ਪੜਾਵਤ ਨਨਕਾ ਮਾਤਾ ਬਣ ਗਈ ਫਿਰ ਮਤ ਦੇ ਸੰਸ ਵਿੱਚ ਆ ਗਈ ਜੇ ਚਿੱਤ ਕਹਿੰਦੇ ਸੰਤੋਖ ਦੀ ਸੰਸ ਵਿੱਚ ਆ ਗਏ ਸੰਤੋਖੀ ਹੈ ਸੰਤੋਖੀ ਹੋ ਗਈ ਦੋਏ ਜੀਆਂ ਨੇ ਮਤ ਵਿੱਚ ਨਾ ਬੁੱਧ ਵਿੱਚ ਬੁੱਧ ਤੋਂ ਦੇ ਵੀ ਧਿਆਨ ਰੱਖਦੀ ਹੈ ਸੰਤੋਖਣ ਦਾ ਵੀ ਧਿਆਨ ਰੱਖਦੀ ਹੈ ਦੋਹੀ ਪਾਸੇ ਜੁੜੀ ਹੋਈ ਦੋਏ ਹੱਥ ਹੁੰਦੇ ਨੇ ਦੋਏ ਹੱਥ ਉਹਦੇ ਹੀ ਨੇ ਨਾ ਉਸੇ ਨੇ ਜੋੜਨੇ ਨੇ ਬੁੱਧੀ ਦੋਹੀ ਪਾਸੇ ਵਸੀ ਹੋਈ ਹੈ ਦੁਬਦਾ ਜ ਬੁੱਧੀ ਹੈ ਦੁਬਦਾ ਨੂੰ ਹੈ ਦੁਬਦਾ ਤਾਂ ਨੂੰ ਹੈ ਦੁਬਦਾ ਵਿਆਪਕ ਰੋਗ ਦੁਬਦਾ ਵਿਆਪੈ ਵਿਆਪੈ ਵਿਆਪੈ ਬਹੁਵਚਨ ਰੋਗ ਨੂੰ ਔਕੜ ਨਹੀਂ ਹੈ ਰੋਗ ਬਹੁਤੇ ਨੇ ਬਹੁਵਚਨ ਦੇ ਰੋਗ ਬਹੁਤੇ ਨੇ ਦੁਬਦਾ ਵਿੱਚ ਤਾਂ ਭਾਈ ਰੋਗੇ ਵਧਦੇ ਨੇ ਉਹ ਮੈਂ ਵਧੂਗੀ ਲੋਭ ਵਧੂਗਾ ਸਾਰੇ ਔਕੜ ਵਧਣਗੇ ਵਧਣਗੇ ਦੁਬਦਾ ਦਾ ਤਿਆਗ ਸਭ ਤੋਂ ਵੱਡੀ ਗੱਲ ਹੈ ਦੁਬਦਾ ਦਾ ਤਿਆਗ ਕਿਵੇਂ ਹੋਊਗਾ ਸਵਾਲ ਇਹ ਸਿਰਫ ਭਾਣਾ ਮੰਨਣ ਨਾਲ ਹੋਊਗਾ ਕੁਝ ਨਹੀਂ ਕਰ ਸਕਦਾ ਬਸ ਇੱਥੋਂ ਲਾਈਨ ਬਦਲਣੀ ਹੈ ਧਰਮ ਦੀ ਜਿੰਨਾ ਚਿਰ ਅਸੀਂ ਇਹ ਮੰਨਦੇ ਆ ਜਬ ਲਗ ਜਾਣ ਮੈਂ ਕੁਛ ਕਰਤਾ ਤਬ ਲਗ ਗਰਭ ਜੋਨ ਵਿੱਚ ਰਾਹ ਗੌੜੀ ਚ ਹੈ ਰਾਹ ਗੌੜੀ ਜੋ ਆਪਾਂ ਨੂੰ ਰੱਖਣਾ ਬਾਹਰ ਜਾਣਾ ਨਹੀਂ ਬੋਡੀ ਨਾਲ ਹੈ ਜਿਹੜਾ ਇਹਦਾ ਮੰਨਣਾ ਬੋਡੀ ਹੋਈ ਹੈ ਹਾਂ ਇਹ ਵੀ ਬੋਡੀ ਹੋਈ ਹੈ ਬਾਬਾ ਰੱਖੀ ਆਹੋ ਕਠਿਨ ਇੱਕੋ ਲੈਵਲ ਦੀ ਗੱਲ ਹੁੰਦੀ ਹੈ ਉੱਥੇ ਇਕੱਠਿਆਂ ਦੇ ਵਿੱਚ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ ਗੁਰਦੇਵ ਮਾਤਾ ਗੁਰਦੇਵ ਪਿਤਾ ਤੇ 18 ਦਿਨ ਉਹਨੇ ਕੀਤਾ ਸੀ ਕਿਆ ਕਿਆ ਕੁਝ ਸਾਡੇ ਉਹਦੇ ਪਿਆਰਾ ਸੋਹਣਾ ਮੈਂ ਕਰਾਈ 18 ਦਿਨ ਗੁਰਦੇਵ ਮਾਤਾ ਗੁਰਦੇਵ ਪਿਤਾ ਤੇ ਗਾਹ ਹੀ ਨਹੀਂ ਗਏ 18 ਦਿਨ ਹੱਥ ਬੰਨ ਕੇ ਖੜਾ ਹੋ ਗਿਆ ਬੋਲਦਾ ਸੀਗਾ ਮੈਂ ਪਰਦਾ ਮੈਂ ਕਿਹਾ ਸਾਰੀ ਬਾਣੀ ਇੱਕ ਦਿਨ ਮੈਂ ਕਹਿਤਾ ਬੈਠੇ ਬੈਠੇ ਸੀ ਬੈਠੇ ਸੀ ਕੋਲੇ ਫਕਰ ਗੁਰਬਾਣੀ ਤਾਂ ਇੱਕੋ ਹੀ ਨੁਕਤੇ ਤੇ ਸਾਰੀ ਉਹ ਘੁੰਮ ਜਾਂਦੀ ਹੈ ਇੱਕ ਨੁਕਤਾ ਫੜ ਕਹਿੰਦਾ ਐ ਜਿਵੇਂ ਬੋਲ ਪਿਆ ਕਿ ਥੋੜਾ ਸੀ ਉਹ ਲੰਗ ਮਾਰਦਾ ਸੀ ਨਾ ਉਹ ਓਵਰਸੀਅਰ ਹਰ ਕਿਸੇ ਨਾਲ ਕਰਦਾ ਪਤਾ ਨਹੀਂ ਕਹਿੰਦਾ ਐ ਕਿ ਮੈਂ ਮੈਂ ਕਹਾ ਤੁਹਾਨੂੰ ਹਾਲੇ ਪਤਾ ਨਹੀਂ ਹੈਗਾ ਹੋ ਜਾ ਆ ਬਾਣੀ ਨੂੰ ਸ਼ੁਰੂ ਕਰ ਲਈ ਉਹਨਾਂ ਨੇ ਸ਼ੁਰੂ ਕਰਾ ਦਿੱਤੀ ਅਸਾਂ ਤੇ ਜਾ ਦਸਾਵਾ ਅੱਧਾ ਨਾਲੇ ਕਹਿੰਦਾ ਕਾਪੀਆਂ ਲੈ ਕੇ ਬਹਿ ਜਿਓ ਉਹਨੂੰ ਕਹਿ ਤਾਂ ਕਹਿ ਦੋ ਜਿੱਦਾਂ ਰੈਪੀਟੀਸ਼ਨ ਕਰਿਆ ਮੈਂ ਦੱਸ ਦਿਓ ਵੀ ਰੈਪੀਟੀਸ਼ਨ ਉਹੀ ਗੱਲ ਮੁੜ ਕੇ ਕਹਿਣੀ 18 ਦਿਨ ਹੋ ਗਏ ਅੱਛਾ ਗੁਰਦੇਵ ਮਾਤਾ ਗੁਰਦੇਵ ਪਿਤਾ ਹੱਥ ਬੰਨ ਕੇ ਖੜੇ ਹੋ ਕਹਿੰਦੇ ਹੁਣ ਕਹਾ ਚਲ ਜਿੰਨਾ ਜਿੰਨਾ ਜਨ ਮਰਜੀ ਕੋਈ ਕਿਰ ਜਾਵੇ ਤਾਂ ਜੋ ਆਪਾਂ ਨੇ ਇੱਕ ਪੁਆਇੰਟ ਵੀ ਨਹੀਂ ਦਾ ਕੀਤਾ ਇਹ ਗੁਰਬਾਣੀ ਹੈ ਜੀ ਇਹਦਾ ਹੈ ਕਿ ਕੋਈ 94 ਦੀ ਗੱਲ ਮੈਂ ਕਰਦਾ ਜਨਵਰੀ ਦੀ ਸੀ ਗੱਲ ਜਿਹੜਾ ਨੰਬਰ ਹੀ ਗੱਲ ਹੈ ਹਾਂਜੀ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ ਮੈਂ ਦਿਨ ਲਿਜਾ ਕੇ 10 ਗ੍ਰੰਥ ਜਾਵਾੜੀ ਵੜੀ ਕਿੰਡੀ ਚਿੱਤਰ ਮਾਤਾ ਉੱਥੇ ਵੀ ਹੈ ਨਾ ਮੈਂ ਢਾਰਾ ਇਹਦੇ ਨੇ ਚੱਲੂ ਉਹ ਕਹਿੰਦੇ ਬੰਦ ਕਰੋ ਹੁਣ ਗਾਹ ਚੱਲੋ ਹਾਂਜੀ ਗੁਰਦੇਵ ਗੁਰਦੇਵ ਸਵਾਮੀ ਪਰਮੇਸ਼ਰਾ ਗੁਰਦੇਵ ਵਿੱਚ ਹੀ ਇਹ ਸਾਰੇ ਲੱਛਣ ਨੇ ਜਿਹਨੂੰ ਸਵਾਮੀ ਕਹੇ ਪਰਮੇਸ਼ਰਾ ਕਹੇ ਉਹ ਵੀ ਗੁਰਦੇਵ ਹੈ ਸਵਾਮੀ ਹੈ ਗੁਰਦੇਵ ਪਰਮੇਸ਼ਰ ਕਿਉਂਕਿ ਜੋ ਸਤਗੁਰ ਕੋਲੋਂ ਮਿਲਣਾ ਅਸਲ ਵਿੱਚ ਪਰਮੇਸ਼ਰ ਦਾ ਦਿੱਤਾ ਹੀ ਮਿਲਣਾ ਦੇਖੋ ਇਹ ਆਪੋ ਬੋਲਣਾ ਜਾਣਦਾ ਜਿਹੜਾ ਮੈਂ ਉਹ ਆਪੋ ਬੋਲਣਾ ਜਾਣਦਾ ਲੱਗਦਾ ਹੈ ਗੁਰਦੇਵ ਦੀ ਹਮੇਸ਼ਾ ਵਾਸਤੇ ਹੀ ਇਹਦਾ ਇਹਦੇ ਨਾਲ ਜੁੜੀ ਹੋਈ ਗੱਲ ਹੈ ਚਾਹੇ ਅਗਿਆਨੀ ਸੀ ਚਾਹੇ ਗਿਆਨੀ ਸੀ ਜਿੱਦਣ ਗਿਆਨੀ ਹੋ ਜਾਂਦਾ ਉਦੋਂ ਵੀ ਇਹੀ ਗੱਲ ਕਹਿੰਦਾ ਹੈ ਜਦ ਅਗਿਆਨੀ ਹੁੰਦਾ ਜਦ ਕਹਿੰਦਾ ਨਹੀਂ ਜੇ ਇਹ ਗੱਲ ਇਹਨੂੰ ਔੜਦੀ ਹੋਈ ਨਹੀਂ ਜਦੋਂ ਕਿਸੇ ਗੱਲ ਨੂੰ ਆਪਾਂ ਵਿਚਾਰਨ ਲੱਗ ਜਾਂਦੇ ਆ ਕੋਈ ਕੰਮ ਕਰੀਏ ਕਿ ਨਾ ਕਰੀਏ ਅਗਰ ਕਹਿੰਦਾ ਵੀ ਹਾਲੇ ਅਕਲ ਚ ਨਹੀਂ ਹੁੰਦਾ ਹਾਲੇ ਚੁੱਪ ਕਰ ਜਾਂਦੇ ਨਹੀਂ ਕੋਈ ਕੱਢਦੇ ਇਹਦਾ ਮਤਲਬ ਹੈ ਰਿਜ਼ਲਟ ਨੂੰ ਮੈਸੇਜ ਗਾਹ ਤੋਂ ਆਇਆ ਅਗਰ ਜਵਾਬ ਹੈ ਨਹੀਂ ਉਸ ਟਾਈਮ ਜਵਾਬ ਹੈ ਗਲਤ ਜਵਾਬ ਹੈ ਦੰਦਾ ਨਹੀਂ ਜਵਾਬ ਇਹਨੂੰ ਤੁਰ ਰਹੀ ਹੁੰਦਾ ਕਹੇ ਜਦੇ ਅੱਜ ਵਿੱਚ ਹੈ ਦੱਸ ਤੂੰ ਅੱਜ ਵਿੱਚ ਹੈ ਨਹੀਂ ਕੋਈ ਜ਼ਰੂਰੀ ਨਹੀਂ ਸਾਡੇ ਕੋਲ ਉਹਦਾ ਜਵਾਬ ਹੋਵੇ ਆਪਾਂ ਕਿਸੇ ਨੂੰ ਸਵਾਲ ਕਰਦੇ ਆਪਾਂ ਕਹਿੰਦੇ ਵੀ ਮੈਂ ਕਿਤੇ ਸੋਚ ਕੇ ਦੱਸੂਗਾ ਕੀ ਸੋਚ ਕੇ ਦੱਸੇ ਉਹ ਹੋਈ ਨਹੀਂ ਅਗਰ ਜਵਾਬ ਦੇ ਮੇਰੇ ਇਹਦੇ ਤੋਂ ਸਿਰਫ ਫੁਰਤੀ ਹੈ ਨਹੀਂ ਕੋਈ ਫੁਰਨਾ ਇਹ ਦਰਗਾਹ ਜੋ ਫੁਰਨਾ ਇਹ ਬਜਾਇਆ ਵੱਜਦਾ ਬੁਲਾਇਆ ਬੋਲਦਾ ਹੈ ਅਣ ਵੜਿਆ ਰਾਜਾ ਹਿਰਦਾ ਵੜਿਆ ਮੰਦਲ ਹੈ ਲੋਰ ਹੈ ਬਚਾਉਂਦਾ ਕੌਣ ਹੈ ਬਚਾਉਂਦੀ ਉਹ ਕੋਈ ਬਚਾਉਂਦਾ ਉਹ ਲਹਿਰ ਆ ਕੇ ਵੱਜਦੀ ਹੈ ਤੇ ਲਹਿਰ ਵੱਜਦੀ ਹੈ ਲਹਿਰ ਉਹ ਵੀ ਲਹਿਰ ਹੈ ਬਾਣੀ ਵੀ ਲਹਿਰ ਹੈ ਉਹ ਵੱਜਦੀ ਹੈ ਉਹਦੇ ਉਹਦੇ ਚ ਜਵਾਬ ਹੈ ਆਪਾਂ ਕੋਈ ਬਤਨ ਖਾਓ ਆਪਾਂ ਪੈਂਡਿੰਗ ਰੱਖ ਲੈਨੇ ਬਹੁਤ ਸਾਰੇ ਫੈਸਲੇ ਕਿਉਂ ਰੱਖਦੇ ਆ ਪਰ ਮਨ ਦੇ ਜਿਹੜੇ ਫੈਸਲੇ ਹੁੰਦੇ ਨੇ ਦੇਖੀ ਜਾਊ ਉਹ ਤੇ ਦੇਖੀ ਜਾਊ ਕੋਈ ਕਲੀਅਰ ਨਹੀਂ ਹੈ ਇਹਦਾ ਰਿਜ਼ਲਟ ਕੀ ਹੋਊ ਮਨ ਦੇ ਫੈਸਲਿਆਂ ਦੇ ਵਿੱਚ ਰਿਜ਼ਲਟ ਕਲੀਅਰ ਨਹੀਂ ਹੈ ਚਿੱਤ ਦੇ ਫੈਸਲੇ ਦੇ ਰਿਜ਼ਲਟ ਕਲੀਅਰ ਦੀ ਗੱਲ ਜੇ ਰਿਜ਼ਲਟ ਕਲੀਅਰ ਨਹੀਂ ਫੈਸਲਾ ਪੈਂਦਾ ਜਿਹੜੀ ਗੱਲ ਇਹਨੂੰ ਕਲੀਅਰ ਨਹੀਂ ਫੈਸਲਾ ਪੈਂਦਾ ਇਹਦਾ ਵੀ ਮੇਰੀ ਅਕਲ ਸੀ ਨਹੀਂ ਹੈ ਉਹ ਅਕਲ ਦਾ ਉਹ ਖੰਡ ਹੈ ਜਿਹੜਾ ਪੋਜ਼ਿਟਿਵ ਆਪੋ ਆਪ ਕੁਝ ਨਹੀਂ ਆਉਂਦਾ ਇਹਦੇ ਵਿੱਚ ਜੋ ਵਰਤਦਾ ਹੈ ਉਹ ਵਰਤਦਾ ਹੈ ਇਹ ਉੱਥੋਂ ਪਿੱਛੋਂ ਪੁੱਛ ਕੇ ਦੱਸਦਾ ਹੈ ਕੁਝ ਨਹੀਂ ਕਹਿੰਦਾ ਵੀ ਪਤਾ ਨਹੀਂ ਪਤਾ ਨਹੀਂ ਵੀ ਪਤਾ ਇਸ ਲਈ ਕਦੇ ਪਤਾ ਵੀ ਹੋ ਜਾਂਦਾ ਲਾਵੇ ਉਦਣ ਵਾਲੀ ਗੱਲ ਅੱਜ ਦੱਸਦੇ ਆ ਮੈਂ ਕਹਿੰਦਾ ਕੋਈ ਅਕਲ ਚਾਹ ਜਾਂਦੀ ਹੈ ਗੱਲ ਲੈ ਤੂੰ ਉਹ ਗੱਲ ਪੁੱਛੀ ਸੀ ਉਹਦਾ ਆ ਜਵਾਬ ਹੈ ਅੱਜ ਮੇਰੇ ਕਈ ਸਵਾਲ ਹੈ ਜਿਹਨੇ ਮੈਨੂੰ ਪੁੱਛੇ ਨੇ ਜਿਵੇਂ ਉਹਨੇ ਪਰਗੇ ਮਤ ਪਾਪਾ ਕੇ ਸੰਗ ਸ਼ਾਇਦ ਇੱਥੇ ਤਾਂ ਕੀਤੀ ਸੀ ਗੱਲ ਕਰੇ ਸਾਡੇ ਇੱਕ ਬਜ਼ੁਰਗ ਸੀਗਾ ਆਇਆ ਫੌਜੀ ਸੀ ਅਨਪੜ੍ਹ ਸੀ ਸੂਬੇਦਾਰ ਸੀ ਉਹਨਾਂ ਦਾ ਬੜਾ ਗੁਰਮੁਖ ਆਦਮੀ ਸੀ ਚੰਗਾ ਕਹਿੰਦਾ ਵੀ ਭਾਈ ਬਾਣੀ ਪੜਿਆ ਕਰੋ ਮੁੰਡੇ ਤੇ ਕਹਿੰਦਾ ਸੀ ਨਵੇਂ ਨਵੇਂ ਗਏ ਜਾਂਦੇ ਚਲੇ ਗਏ ਉਧਰ ਇੰਗਲੈਂਡ ਦੇ ਜਦ ਬਾਹਰ ਲੜਦੇ ਸੀ ਜਰਮਨ ਵਗੈਰਾ ਭਾਈ ਬਾਣੀ ਪੜ ਲਿਆ ਕਰੋ ਕੋਈ ਪਤਾ ਨਹੀਂ ਹੈਗਾ ਇੱਥੇ ਉੱਤੇ ਬਾਣੀਆਂ ਨਾਲ ਜਾਣੀ ਹੈ ਕੀ ਪਤਾ ਨਾਲ ਦੇ ਰੋਜ਼ ਮਰਦੇ ਸੀ ਡਰਦਾ ਆਦਮੀ ਜ਼ਿਆਦਾ ਪੜਦਾ ਇਹ ਨਾਲ ਜਾਣੀ ਹੈ ਬਾਣੀ ਪੜ ਲਾਤੇ ਅਨਪੜ੍ਹ ਸੀ ਜਿਵੇਂ ਉਹਨੇ ਵਿਚਾਰੇ ਨੇ ਦੱਸਿਆ ਕਿਹੜਾ ਪੜ ਕੇ ਕਹੇ ਪੜਦਾ ਕੌਣ ਹੁੰਦਾ ਸੀਗਾ ਸਾਰਾ 18 ਸਾਲ ਦੇ ਹੋਏ ਬੱਤੀ ਹੋ ਗਏ ਸਕੂਲ ਤਾਂ ਹੁੰਦੇ ਹੀ ਨਹੀਂ ਸੀ ਉਹ ਪਾਪਾਂ ਦੇ ਸੰਗ ਦੀ ਬਜਾਏ ਭਰੀਏ ਮਤ ਪਾਪ ਆ ਕੇ ਸੰਗ ਉਹ ਅਸਲ ਗੁੜ ਕੇ ਅੱਜ ਪਾਪ ਆਏ ਲਿਖਿਆ ਹੋਇਆ ਹੈ ਜੁੜਿਆ ਨਹੀਂ ਪਾਪਾ ਹੋਣਾ ਦੇ ਹੈ ਉਹ ਪਾਪ ਉਹ ਛਾਪੇ ਹੁੰਦੇ ਹੁੰਦੇ ਤੇ ਆ ਭਾਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਦੇਖਿਆ ਉੱਥੇ ਵੀ ਇਹ ਨਾ ਉੱਥੇ ਤਾਂ ਖੈਰ ਉਹ ਹੱਥ ਲਿਖਤਾ ਬਿਲਾ ਹੋ ਗਿਆ ਸੀ ਉਦੋਂ ਤਾਂ ਇਕੱਠਾ ਹੁੰਦਾ ਸੀ ਇੱਕ ਦਿਨ ਮੈਨੂੰ ਉਹ ਕਹਿੰਦਾ ਸੰਗਰਾਮ ਨੂੰ ਦੇਵ ਬਣਾਉਂਦਾ ਹੁੰਦਾ ਸੀ ਸੰਗਰਾਮ ਨੂੰ ਆਪ ਹੋ ਕਹਿੰਦੀ ਚੰਗਾ ਸੀ ਬਸ ਇਹੀ ਸੀ ਉਹਨਾਂ ਦਾ ਗੁਰਦਾਰੇ ਰੋਜ਼ ਜਾਣਾ ਬੜੇ ਜੇ ਜਾਂਦੇ ਨੇ ਕਹਿੰਦੇ ਜੇ ਅਸੀਂ ਕਹਿੰਦੇ ਤਾਂ ਲੈਣ ਵੀ ਚਲੇ ਜਾਂਦੇ ਬੁੜੇ ਵੀ ਚਲੇ ਜਾਂਦੇ ਸਾਨੂੰ ਦੇਖ ਕੇ ਸੰਤੋਖੀ ਬੰਦੇ ਆਹੋ ਵਧੀਆ ਬੰਦੇ ਸੀ ਉਦੋਂ ਜਿਹੜੇ ਬੰਦੇ ਸੀ ਨਾ ਉਹ ਤਾਂ ਉਹ ਸਾਰੇ ਜਾਂਦੇ ਨੇ ਸਭ ਪਰ ਆਪਣੇ ਬੰਦੇ ਜਾਂਦੇ ਨੇ ਦੂਰੇ ਜਾਂਦੇ ਕਿ ਉਹ ਪਿਛੜ ਗਏ ਮੈਨੂੰ ਕਹਿੰਦਾ ਬਈ ਮੈਂ ਬਾਣਾ ਪਾਇਆ ਸੀ ਮੇਰੇ ਬਈ ਤੂੰ ਪਾਠ ਜਪਜੀ ਸਾਹਿਬ ਦਾ ਤੂੰ ਦਾ ਤੇ ਮੈਂ ਜੋ ਕਾਪਾਉਣਾ ਮਗਰ ਤੂੰ ਖੋਜਣਾ ਫਿਰ ਯਾਰ ਤੋ ਕਵੀ ਮੈਂ ਬਾਈ ਨਾ ਤੱਥੇ ਸੀਗੇ ਜਿਹੜੇ ਇਹਦੇ ਹੁੰਦੇ ਨੇ ਆਪਣੇ ਗੰਨੇ ਦੇ ਮੈਂ ਨਾ ਕਿਤੇ ਚਾਲ ਦਾ ਹੁੰਦਾ ਸੀਗਾ ਬਾਗੀ ਸੀ ਫਿਰ ਅਗਰ ਨਾਲੇ ਮੈਂ ਹੁਣ ਛੱਡੇ ਪਾਣੀ ਨਾ ਨਹਾ ਮੈਂ ਨਾਲੇ ਸੇਕ ਲੂ ਤਾਂ ਉਹ ਆਪਣਾ ਪੁੱਤਰਾ ਫੇਰ ਗਿਆ ਮੈਨੂੰ ਕਹਿੰਦਾ ਇੰਨਾ ਕੇ ਕਿੱਚਾ ਕਰੀ ਮੈਨੂੰ ਸੁਣੇ ਦੋ ਸੀ ਅਸੀਂ ਦੋ ਆਦਮੀ ਦਰੇ ਸੀ ਜੋ ਸੰਗਤ ਆਈ ਨਹੀਂ ਸੀ ਮੈਨੂੰ ਨਹੀਂ ਪਤਾ ਉਹਨੇ ਕੁਝ ਦੱਸਿਆ ਜਾਂ ਸੁਣਿਆ ਮਤਲਬ ਹੈ ਵੀ ਕਿਉਂ ਹੈ ਕਹਿੰਦਾ ਮੈਂ ਥੋੜਾ ਜਿਹਾ ਉੱਚੀ ਕਰਨਾ ਚਾਹੁੰਦਾ ਜਦ ਮੈਂ ਭਰੀਏ ਮਤ ਪਾਪਾਂ ਕੇ ਸਭ ਕਿਹਾ ਤਾਂ ਤਾਂ ਉਹਨੂੰ ਵੀ ਸੀ ਵੀ ਲੋਕ ਪਾਪਾਂ ਕੇ ਸਭ ਕਹਿੰਦੇ ਪਰ ਉਹਨੂੰ ਸੂਬੇਦਾਰ ਨੇ ਦੱਸਿਆ ਸੀ ਸੂਬੇਦਾਰ ਨੂੰ ਪੜਿਆ ਲਿਖਿਆ ਚੰਗਾ ਸਮਝਦੇ ਸੂਬੇਦਾਰ ਨੇ ਜਿਸ ਕੁਆਲੀਫਾਈਡ ਕੁਦਰਤੀ ਪ੍ਰਭਾਵ ਵੀ ਹੁੰਦਾ ਹੈ ਨਾ ਤੇ ਅਫਸਰਾਂ ਦਾ ਪ੍ਰਭਾਵ ਹੁੰਦਾ ਆਦਮੀ ਵੀ ਵਧੀਆ ਸੀ ਸੂਬੇਦਾਰ ਨੇਕ ਸੀ ਤੇ ਉਹਨੇ ਕੁਝ ਨਹੀਂ ਕਿਹਾ ਬਾਅਦ ਦੇ ਵਿੱਚ ਜਦ ਮਤਲਬ ਕੜਾ ਪ੍ਰਸ਼ਾਦ ਹੋਣ ਤੋਂ ਬਾਅਦ ਹੋ ਗਿਆ ਸਭ ਪਿੱਛੋਂ ਮੈਨੂੰ ਉਹਨੇ ਕਿਹਾ ਕਹਿੰਦਾ ਤੈ ਵੀ ਪਾਪਾ ਕੇ ਸਾਨੂੰ ਪੜਿਆ ਮੈਂ ਸਮਝਦਾ ਸੀ ਮੈਂ ਤਾਂ ਸੱਤ ਸਾਲ ਹੋ ਗਏ ਮੈਨੂੰ ਮੈਂ ਪਾਪਾ ਕੇ ਸਾਨੂੰ ਪੜੀ ਜਾਂਦਾ ਮੈਨੂੰ ਦੂਜੇਦਾਰ ਨੇ ਦੱਸਿਆ ਸੀ ਇਹਦਾ ਮਤਲਬ ਮੈਂ ਤਾਂ ਗਲਤ ਪੜੀ ਮੈਨੂੰ ਉਹ ਸਮਝਦਾ ਸੀ ਕਿ ਬਾਣੀ ਠੀਕ ਪੜਦਾ ਇਹ ਠੀਕ ਪੜਦਾ ਵੀ ਉਹ ਨੇ ਆ ਇਹਦਾ ਉਹ ਡਰ ਗਿਆ ਕਰਦੇ ਬੜੇ ਸੀ ਉਹ ਕੋਈ ਬਾਣੀ ਗਲਤ ਪੜਦੇ ਗਲਤ ਪੜੀ ਹੈ ਹੋਰ ਨਹੀਂ ਕੋਈ ਡਰਦਾ ਤਾਂ ਇਹਦਾ ਮਤਲਬ ਮੈਦਾ ਦਾ ਉਹਨੂੰ ਗਲਤ ਪੜੀ ਗਿਆ ਬਾਣੀ ਉਹ ਹੈਗਾ ਵੀ ਤੂੰ ਡਰਦਾ ਕਾਹਦੇ ਇਹ ਤਾਂ ਭੁੱਲ ਚੁੱਕ ਬਾਰੋਂ ਭੁੱਲ ਚੁੱਕ ਬੋਲਦੇ ਨੇ ਬਾਰੋਂ ਭੁੱਲ ਚੁੱਕ ਬੋਲਣ ਵਾਲੇ ਜਿਹੜੇ ਨੇ ਜਾਣ ਬੁੱਝ ਕੇ ਨਹੀਂ ਬੋਲਦੇ ਖਰੇ ਹੀ ਨੇ ਮੈਂ ਅੱਛਾ ਕਹਿੰਦਾ ਨਾਲ ਕਹਿੰਦੇ ਨੇ ਸਜ਼ਾ ਮਿਲਦੀ ਹੈ ਜੀ ਥੱਪੜ ਮਾਰਿਆ ਸੀ ਉਹ ਉਹ ਇਹ ਜੋ ਸਾਖੀਆਂ ਤੋਂ ਡਰੇ ਹੋਏ ਨੇ ਨਾ ਉਹ ਮੈਂ ਕੁਛ ਨਹੀਂ ਉਹ ਜਾਣ ਕੇ ਉਹ ਉਹ ਤਾਂ ਉੱਚੀ ਉੱਚੀ ਪੜਦਾ ਸੀ ਕਰਕੇ ਗਲਤ ਪੜਦਾ ਸੀ ਤਾਂ ਉਹ ਹਟਾਇਆ ਤੋਂ ਹੋਣਾ ਤਾਂ ਕੋਈ ਖਬਰਾਂ ਦਾ ਗੱਲ ਹੈ ਨਹੀਂ ਹੈ ਉਹ ਤਾ ਉਹ ਵੀ ਇਹਨੂੰ ਸਮਝਾ ਜਾ ਕੇ ਵੀ ਜੇ ਗਲਤ ਪੜਨੀ ਤਾਂ ਹੋੜੀ ਪੜਨਾ ਦਫਾ ਹੋਣਾ ਤੈਨੂੰ ਸੁਣ ਕੇ ਹੋਰ ਅਨਪੜ ਚਾਰ ਹੋਰ ਚਾਰ ਹੋਰ ਵਿਗੜਨਗੇ ਜੇ ਤੇ ਪੜਨੀ ਹੈ ਤਾਂ ਹੋੜੀ ਪੜ ਲੈ ਤੂੰ ਦਿਖਾਵਾ ਕਰਦਾ ਨਾਲ ਬਣੀ ਉੱਚੀ ਪੜ ਕੇ ਤੇ ਸਰਵ ਕਰਦਾ ਤੂੰ ਕਹਿੰਦਾ ਫਿਰ ਮੈਨੂੰ ਕਿਵੇਂ ਪਤਾ ਲੱਗੇ ਵੀ ਪਾਪਾਂ ਕੇ ਸੰਗਾ ਕਿ ਪਾਪਾਂ ਕੇ ਸੰਗਾ ਦੱਸ ਕੇ ਮੇਰਾ ਸਮਝ ਕੀ ਠੀਕ ਹੈ ਵਿਚਾਰ ਨਾਲੇ ਪਤਾ ਮੇਰੀ ਤਸੱਲੀ ਕਰਾ ਵੀ ਪਾਪਾਂ ਕੇ ਸੰਗਾ ਕਿ ਪਾਪਾਂ ਕੇ ਪਾਪਾਂ ਕੇ ਸੰਗਾ ਦੱਸ ਕੇ ਮੇਰਾ ਮਨ ਤਸੱਲੀ ਸਾਦਾ ਤਾਂ ਸੰਗਤ ਇਹ ਕੋਈ 64 ਪੈਣ ਦੀ ਗੱਲ ਹੈ 1964 ਸਾਲ ਤਾਂ ਹੋਏ ਗਏ ਹਾਂ ਨਾ 45 ਮੋਡਲ ਬੈਠਾ ਪਤਾ ਵੀ ਨਹੀਂ ਸੀਗਾ ਮੈਨੂੰ ਮੈਂ ਵੀ ਤਾਇਆ ਤਾਇਆ ਅੱਜ ਤਾਂ ਮੇਰੇ ਸਮਝ ਨਹੀਂ ਕਿਤੇ ਆ ਗਈ ਤੈਨੂੰ ਪਤਾ ਹੈ ਹੀ ਨਹੀਂ ਜਦ ਪਤਾ ਨਹੀਂ ਭਾਵਰ ਤੋਂ ਦੋਨਾਂ ਦੇ ਪਤਾ ਹੀ ਨਹੀਂ ਮੈਂ ਪਾਠਦਾਰ ਵਿੱਚ ਕਰਦਾ ਸੀ ਜਿਆਦਾ ਦੱਸ ਹੁੰਦਾ ਹੀ ਕਰਦਾ ਸੀ ਇੱਕ ਦਿਨ ਬੈਠੇ ਬੈਠੇ ਤੇ ਪਤਾ ਨਹੀਂ ਆਪੇ ਦਵਾ ਤੇ ਐ ਬਾਣੀ ਆਉਂਦੀ ਰਹੀ ਹੈ ਆਪੇ ਹੀ ਕੋਈ ਧਿਆਨ ਵੀ ਨਹੀਂ ਹੈਗਾ ਇੱਕ ਤਾਂ ਹੁੰਦਾ ਵਿਚਾਰ ਕਰਦਾ ਮੈਂ ਆਪੇ ਦਵਾ ਕੇ ਮੇਰੇ ਕੋਲ ਮੁੰਡਾ ਸਿੰਘ ਤੁਹਾਡਾ ਦਾ ਮੈਂ ਕਹਾਂ ਵੀ ਐ ਕਰ ਮੈਂ ਭੁੱਲ ਜਾਣਾ ਟਾਈਪ ਇਹ ਲੈ ਕੇ ਆਇਆ ਤੇਰਾ ਜਵਾਬ ਆ ਗਿਆ ਕੋਈ ਡੇਢ ਦੋ ਮਹੀਨੇ ਹੋ ਗਏ ਉਹ ਭੁੱਲ ਵੀ ਗਿਆ ਜਵਾਬ ਤਾਂ ਕਰਤਾ ਬੜਾ ਆਦਮੀ ਭੁੱਲ ਵੀ ਜਾਂਦਾ ਨਾ ਤੁਹਾਨੂੰ ਬੁਲਾ ਕੇ ਲੈ ਛੇਤੀ ਕਹਿੰਦਾ ਕਿਉਂ ਉਹਨੂੰ ਇਹ ਕਹਿ ਦੂੰਗੀ ਤੇਰੇ ਸਵਾਲ ਦਾ ਜਵਾਬ ਆ ਗਿਆ ਜੋ 9 ਵਜੇ ਸਵੇਰ ਦੇ ਇਹੀ ਪੜਦਾ ਸੀ ਮੈਂ ਜਪਜੀ ਸਾਹਿਬ ਉਹ ਲਿਖਿਆ ਵੀ ਪਾਪਾ ਕੇ ਸਮਝਿਆ ਤੇ ਮੈਨੂੰ ਦਿਖਾਇਆ ਵੀ ਗੁਟਕਾ ਲਾ ਕੇ ਵੀ ਹਾਲੇ ਪਾਪਾ ਕੇ ਸਮਝਾ ਡਰ ਤਾਂ ਹੈ ਮਤਲਬ ਹੈ ਕਿਉਂਕਿ ਅੱਡ ਅੱਡ ਪੜਨ ਮੈਂ ਕਿਹਾ ਸਾਰੇ ਬਾਤਾਂ ਦੇ ਸਭ ਪੜਦੇ ਨੇ ਸਾਰੇ ਗਲਤ ਨਹੀਂ ਹੋ ਸਕਦੇ ਮੈਂ ਇਹਦਾ ਤਾਂ ਧਿਆਨ ਨਹੀਂ ਦਿੱਤਾ ਕਿਉਂਕਿ ਛੋਟੇ ਦਰਸ਼ ਵੀ ਸਾਰੇ ਇਹ ਪੜਦੇ ਨੇ ਸ਼ੁਰੂ ਤੇ ਇਸ ਕੱਲੇ ਪੁਆਇੰਟ ਤੇ ਕੋਈ ਬਹਿਸ ਨਹੀਂ ਅੱਜ ਦੇ ਕਦੇ ਵੀ ਸਰਕਾਰ ਪਰਲੇ ਤੇ ਤਸੱਲੀ ਨਹੀਂ ਤਸੱਲੀ ਤੇ ਜਿਹੜੀ ਹੈ ਨਾ ਇਹ ਤੱਕ ਰਹੂ ਮੇਰੇ ਪਾਸ ਦੀ ਗੱਲ ਨਹੀਂ ਪਰ ਕਿਉਂਕਿ ਸਾਰੇ ਪੜਦੇ ਨੇ ਕੰਟਰੋਵਰਸੀ ਹੈ ਨਹੀਂ ਤੇ ਮੈਂ ਤਾਂ ਭਾਈ ਤਾਂ ਪੜਦਾ ਰਿਹਾ ਇਹਦਾ ਨਿਰਣਾ ਕਰਨਾ ਮੇਰੇ ਵਾਸਤੇ ਹੁੰਦੀ ਹੈ ਉਹ ਉਹਨੂੰ ਦੱਸਿਆ ਆ ਗਿਆ ਆ ਗਿਆ ਚਾਹ ਨੂੰ ਪਹਿਲਾਂ ਕਹਿਤਾ ਦੋ ਗਲਾਸਾਂ ਪਾ ਕੇ ਚਾਹ ਰੱਖ ਲਈ ਪਹਿਲਾਂ ਹੀ ਉਹ ਉਹਨੇ ਹੱਥ ਮਾਰੀ ਆ ਗਿਆ ਮੈਂ ਆ ਜਾ ਅੰਦਰੇ ਆ ਜਾ ਅੰਦਰੇ ਬਹਿ ਗਏ ਉਹ ਖੜ ਗਿਆ ਮੈਂ ਕਿਹਾ ਤੂੰ ਬਹਿ ਜਾ ਕਹਿੰਦਾ ਨਹੀਂ ਬਹਿ ਮੈਂ ਕਿਹਾ ਚਾਹ ਪਈ ਹੈ ਤੇਰੀ ਕਹਿੰਦਾ ਚਾਹ ਨੂੰ ਹੱਥ ਜਾ ਲਾਉਂ ਪਹਿਲਾਂ ਮੇਰੇ ਸਵਾਲ ਦਾ ਜਵਾਬ ਉਹ ਮੈਂ ਕਿਹਾ ਬਹਿ ਜਾ ਜਵਾਬ ਸਹੀ ਆ ਗਿਆ ਵਧੀਆ ਤੂੰ ਚਾਹ ਦਾ ਪੀ ਲੈ ਨਹੀਂ ਕਹਿੰਦਾ ਬਈ ਚਾਹ ਨਹੀਂ ਨਿਕਲਦੀ ਉਹਦੇ ਫੇਰ ਉਦਣ ਵਾਲੀ ਅਵਸਥਾ ਬਣ ਗਈ ਜਵਾਬ ਸਰ ਮੈਂ ਮੇਰੇ ਖਿਲਾਫ ਹੋਊ ਕਿ ਮੇਰਾ ਠੀਕ ਹੋਊ ਅਜੋ ਉਹਨੂੰ ਇਹ ਨਹੀਂ ਪਤਾ ਮੇਰੇ ਵਾਲੀ ਗੱਲ ਠੀਕ ਹੈ ਦੂਜੀ ਠੀਕ ਹੈ ਕੋਈ ਪਤਾ ਨਹੀਂ ਅਜੋ ਉਹਨੂੰ ਉਹ ਹੁਕਮ ਸੁਣਾਉਣ ਵਾਲੀ ਗੱਲ ਚਾਹੇ ਬਰੀ ਹੋ ਜਾਣਾ ਪਰ ਕੰਬਦਾ ਤਾਂ ਹੈਗਾ ਖੜਾ ਖਬਰ ਮੇਰੇ ਖਿਲਾਫ ਹੋਣ ਉਹ ਮੈਂ ਕਹਾਂ ਚਲ ਬਹਿ ਜਾ ਤੂੰ ਬਹਿ ਤਾਂ ਜਾ ਕਹਿੰਦਾ ਹਾਂ ਬਹਿ ਜਾ ਵੀ ਬਹਿ ਕੇ ਸ਼ਾਂਤੀ ਨਾਲ ਸੁਣ ਲੈ ਸ਼ਾਂਤੀ ਨਾਲ ਸੁਣ ਤੇ ਗੱਲ ਸਮਝ ਆ ਜਾਂਦੀ ਤੂੰ ਬੇਚੈਨ ਹਾਂ ਸਮਝਣ ਵਾਲੀ ਗੱਲ ਹੈ ਸਮਝ ਕਹਿੰਦਾ ਬਹਿ ਜਾ ਮੈਂ ਕਹਿੰਦਾ ਐ ਦੱਸ ਵੀ ਤੂੰ ਹੁਣ ਅਨਪੜ੍ਹ ਆਦਮੀ ਅਨਪੜ੍ਹ ਨੂੰ ਸਮਝਾਉਣਾ ਹੋਰ ਤਰ੍ਹਾਂ ਮੈਂ ਤੁਸੀਂ ਨੈਣਾ ਦੇ ਵੀ ਜਾਂਦੇ ਰਹੇ ਹੋ ਨਾ ਹੋਲੇ ਮਹੱਲੇ ਜਾਂਦੇ ਰਹੇ ਹੋ ਅਨੰਦਪੁਰ ਸਾਹਿਬ ਕਹਿੰਦਾ ਹਾਂ ਤੁਰ ਕੇ ਜਾਂਦੇ ਰਹੇ ਮੈਂ ਕਹਾ ਸੰਗ ਲਫ਼ਜ਼ ਤਾਂ ਤੂੰ ਜਾਣਦਾ ਨਾ ਸੰਗ ਚੱਲਿਆ ਵੀ ਚੱਲੀਏ ਹੁਣ ਪਾਪਾ ਦੇ ਸੰਗ ਹੈ ਨਾ ਲਫ਼ਜ਼ ਸੰਗ ਲਫ਼ਜ਼ ਦਾ ਹੁਣ ਅਰਥ ਨੂੰ ਸਮਝਾਉਣਾ ਸੰਗ ਜਾਂਦਾ ਵੀ ਉਹਦੇ ਸੰਗ ਆਪਾਂ ਸੰਗ ਨਹੀਂ ਜਾਂਦੇ ਕਹਿੰਦਾ ਸੰਗ ਦਾ ਹੁੰਦਾ ਨਾਲ ਜਾਣਾ ਇਕੱਠੇ ਜਾਣ ਸਾਥ ਜਾਣ ਇਹ ਤਾਂ ਸਮਝਦਾ ਇਹ ਤਾਂ ਸਮਝਦਾ ਹੁਣ ਇੱਕ ਕੁਸੰਗ ਵੀ ਹੁੰਦਾ ਆਪਾਂ ਫਿਰ ਭੈੜੀ ਸੰਗਤ ਸੰਗਤ ਦਾ ਲਫ਼ਜ਼ ਇਹ ਹੈ ਕਿ ਅਸੀਂ ਚਲੇ ਗਏ ਉੱਥੇ ਤੱਕ ਸੰਗ ਕਰ ਲਿਆ ਉਹਨਾਂ ਦਾ ਚਲੋ ਬਈ ਨਾ ਇਹਨਾਂ ਦਾ ਬੁਰਾ ਚਾਹੇ ਬੁਰੇ ਆਦਮੀ ਨੇ ਚਾਹੇ ਚੰਗੇ ਨਾ ਚੰਗਾ ਅਸਰ ਲਿਆ ਨਾ ਬੁਰਾ ਅਸਰ ਲਿਆ ਨਾ ਆਪਣਾ ਚੰਗਾ ਦਿੱਤਾ ਨਾ ਉਹਨਾਂ ਦਾ ਬੁਰਾ ਲਿਆ ਨਾ ਉਹਨਾਂ ਦਾ ਚੰਗਾ ਲਿਆ ਆਪਣਾ ਬੁਰਾ ਦਿੱਤਾ ਸੰਗ ਕਰ ਸੰਗ ਨਾ ਕੋ ਖਟਿਆ ਨਾ ਕੁਝ ਹੋਇਆ ਇਹ ਸੰਗ ਹੋਇਆ ਕੋ ਸੰਗ ਹੈ ਭੈੜਾ ਅਸਰ ਅਸੀਂ ਕਿਸੇ ਦਾ ਲੈ ਲਿਆ ਸਤ ਸੰਗ ਹੈ ਚੰਗਾ ਅਸਰ ਕਿਸੇ ਦਾ ਲੈ ਲਿਆ ਆ ਚੰਗਾ ਤੇ ਤਿੰਨ ਲਫ਼ਜ਼ ਹੋ ਗਏ ਸੰਗ ਵਿਚਾਲਿਆ ਹੈ ਕੋ ਸੰਗ ਭੈੜਾ 네ਗੇਟਿਵ ਹੋ ਗਿਆ ਪੋਜ਼ਿਟਿਵ ਹੋ ਗਿਆ ਸਤਸੰਗ ਸੰਗ ਕੋਮ ਸੰਗ ਜਿਹਨਾਂ ਕੋ ਦਿੱਤਾ ਨਾ ਕੁਸੀਆ ਨਾ ਖਟਿਆ ਨਾ ਖੋਇਆ ਸਮਝ ਗਿਆ ਦੋ ਤਿੰਨ ਚਾਰ ਵਾਰ ਕਹਿੰਦਾ ਹਾਂ ਇਹ ਬਿਲਕੁਲ ਸਮਝ ਗਿਆ ਕੋਈ ਸੰਗ ਵੀ ਸਤਸੰਗ ਕੀ ਹੁੰਦਾ ਕੋ ਸੰਗ ਕੀ ਹੁੰਦਾ ਸਤ ਸੰਗ ਕੀ ਸਤਸੰਗ ਸੰਗਤ ਦੇ ਵਿੱਚ ਸਾਨੂੰ ਲਾਭ ਹੁੰਦਾ ਗੁਰਬਾਣੀ ਕਹਿੰਦੀ ਕੋ ਸੰਗ ਛੱਡਣ ਨੂੰ ਕਹਿੰਦੀ ਹੈ ਬਸ ਇਹ ਗੱਲਾਂ ਹੁਣ ਆਉਂ ਕਹਿੰਦੇ ਨੇ ਗੁਰਬਾਣੀ ਦਾ ਤਾਂ ਹੀ ਕੋ ਸੰਗ ਛੱਡਣ ਨੂੰ ਕਹਿੰਦੀ ਹੈ ਕੋ ਸੰਗ ਦਾ ਸਾਡੇ ਤੇ ਮੈਲ ਭਰਦੀ ਹੈ ਸਤਸੰਗ ਦੇ ਵਿੱਚ ਮੈਲ ਲੈਂਦੀ ਹੈ ਸੰਗ ਦੇ ਵਿੱਚ ਨਾ ਲੈਂਦੀ ਹੈ ਨਾ ਭਰਦੀ ਤ੍ਰੇਤੇ ਵਿੱਚ ਸੰਗ ਹੁੰਦਾ ਦੋਹਾਂ ਦਾ ਮਨ ਦਾ ਚਿੱਤ ਦਾ ਮੈਲ ਨਾ ਲੈਂਦੀ ਹੈ ਨਾ ਭਰਦੀ ਦੁਆਪਰ ਵਿੱਚ ਵੀ ਸੰਗ ਹੁੰਦਾ ਦੋਹਾਂ ਦਾ ਲੈਣ ਲੈਂਦੀ ਹੈ ਨਾ ਭਰਤੀ ਹੈ ਕਲਯੁਗ ਦੇ ਵਿੱਚ ਵੀ ਸੰਗ ਹੈ ਲੇਕਿਨ ਲੈਂਦੀ ਵੀ ਹੈ ਪਰ ਕਿਉਂ ਇੱਥੇ ਅੱਡੋ ਅੱਡ ਚੱਲਦੇ ਨੇ ਦੁਆਪਰ ਚ ਇਕੱਠੇ ਮਿਲ ਕੇ ਚੱਲਦੇ ਨੇ ਲੋਕ ਇੱਕ ਥਾਂ ਤੇ ਸੰਗ ਇੱਥੇ ਇੱਥੇ ਕੁਸੰਗ ਕਰਕੇ ਅੱਡ ਅੱਡ ਹੋ ਮਾਇਆ ਨਾਲ ਇੱਕ ਹੋ ਗਿਆ ਸਭ ਜੁੜ ਗਿਆ ਮਨ ਉਹ ਐ ਦੂਏ ਪਾਸੇ ਜੁੜਿਆ ਹੈ ਕਹਿੰਦਾ ਭਾਈ ਅੱਜ ਨਹੀਂ ਅਕਲ ਜਾਈ ਫਿਰ ਦੱਸੋ ਬਹੁਤ ਪਿੱਛੇ ਜੁੜਿਆ ਹੈ ਇਸ ਕਰਕੇ ਇੱਥੇ ਸੰਗ ਇਹਨਾਂ ਦਾ ਨਹੀਂ ਰਿਹਾ ਕੁਸੰਗ ਕਸੰਗ ਵੀ ਨਹੀਂ ਹੋਇਆ ਸੰਗ ਨਹੀਂ ਰਿਹਾ ਕਦੇ ਕੁਸੰਗ ਹੋ ਜਾਂਦਾ ਕਦੇ ਸਤਸੰਗ ਹੋ ਜਾਂਦਾ ਇੱਥੇ ਦੋਏ ਅਵਸਥਾ ਬਦਲਦੀ ਕਦੇ ਮਨ ਜ਼ਿਆਦਾ ਦੂਰ ਚਲਿਆ ਜਾਂਦਾ ਹੈ ਉਗਣਾ ਵੱਲ ਚਲਿਆ ਜਾਂਦਾ ਹੈ ਚਿੱਤ ਪਿੱਛੇ ਖੜ ਜਾਂਦਾ ਹੈ ਅੰਦਰੋਂ ਕਹਿੰਦਾ ਹੈ ਗੱਲ ਤਾਂ ਮਾੜੀ ਹੈ ਚੋਰੀ ਕਰਨ ਚੱਲਿਆ ਹੁਣ ਸਿੱਧੇ ਬੇਇੱਜ਼ਤੀ ਹੋ ਗਈ ਮਾੜਾ ਕੰਮ ਕਰਨ ਚੱਲਿਆ ਵੇਚਤੀ ਰਹੋ ਜਾ ਉਹ ਪਿੱਛੇ ਖੜਾ ਉਹ ਗਿਆ ਉਹ ਡਰਦਾ ਹੈ ਡਰਦਾ ਉਹ ਹੈ ਬਦਨਾਮੀ ਰੋਏ ਕਾਹਨੂੰ ਡਰਦਾ ਜੇ ਡਰੇ ਤਾਂ ਜਾਵੇ ਕਿਉਂ ਕਰੇ ਕਿਉਂ ਇਹ ਕਰੇ ਕਿਉਂ ਇਹ ਕਾਹਨੂੰ ਡਰਦਾ ਹੈ ਇਹਦਾ ਢੀੜ ਹੈ ਥੋੜਾ ਜਿਹਾ ਹੁਣ ਰੀਡ ਕਰਨ ਦੀ ਗੱਲ ਹੈ ਮਾਨੂੰ ਅੱਜ ਇੱਥੇ ਉਹਦਾ ਡਰਦਾ ਹੈ ਉਹ ਉਹ ਹੈ ਇਹ ਨਹੀਂ ਨਾ ਉਹਦਾ ਵੀ ਬਣੇ ਉਹ ਡਰ ਸਚਾਈ ਨੂੰ ਡਰ ਹੈ ਬੱਟਾ ਨਾ ਲੱਗ ਜਾ ਬੱਟਾ ਸਚਾਈ ਨੂੰ ਲੱਗਣਾ ਜੀ ਉਹ ਪਹਿਲੇ ਬੱਟਾ ਉਹਨੂੰ ਵੀ ਬੱਟਾ ਲੱਗ ਬੱਟੇ ਨੂੰ ਬੱਟੇ ਨੂੰ ਬੱਟਾ ਕੀ ਲੱਗਣਾ ਉਹ ਪਹਿਲੇ ਮੂੰਹ ਗਾਲਾ ਉਹਦਾ ਕੀ ਕਾਲੇ ਗੱਡੀ ਨੂੰ ਤਾਂ ਹੋਰ ਕਾਲਾ ਚਾਹੀਦਾ ਵਧੀਆ ਚਮਕਦੀ ਹੈ ਤੂੰ ਕਾਲਾ ਹੀ ਕਰੂ ਦੁਬਾਰਾ ਤੇ ਝਰੀਟਾਂ ਪੈਣਗੀਆਂ ਮੈਂ ਗੱਲ ਗੱਲ ਹੁਣੇ ਹੁਣ ਕੱਢ ਗੁਟਕਾ ਮੈਂ ਕੱਢ ਲਿਆ ਮੇਰਾ ਰੱਖਿਆ ਹੀ ਪਿਆ ਸੀ ਹੁਣ ਇੱਥੇ ਭਰੀਏ ਮਤ ਪਾ ਪਾ ਕੈ ਸੰ ਤੇਰੀ ਪੰਕਤੀ ਫਾਟੀ ਜਿਵੇਂ ਤੂੰ ਹੁਣ ਸੰਗ ਪਾ ਕੇ ਤਾਂ ਭਾਈ ਮਤ ਭਰ ਨਹੀਂ ਸਕਦੀ ਪਾ ਪਾ ਕੇ ਸੰਗ ਕੱਲੇ ਸੰਗ ਨਾਲ ਮਤ ਨਹੀਂ ਕੋ ਸੰਗ ਜੇ ਲਿਖਿਆ ਹੁੰਦਾ ਫਿਰ ਮਤ ਭਰ ਸਕਦੀ ਸੰਗ ਨਹੀਂ ਚਾਹੀਦਾ ਫਿਰ ਕਿਸਾਨ ਚਾਹੀਦਾ ਕਹਿੰਦਾ ਹਾਂ ਉਹ ਨਹੀਂ ਸਮਝਿਆ ਵਿਚਾਰਾ ਹੁਣ ਅਨਪੜ੍ਹ ਆਦਮੀ ਨੇ ਕੀ ਸਮਝਣਾ ਹੈ ਐਡੀ ਛੇਤੀ ਸੰਗ ਨਾਲ ਮਤ ਨਹੀਂ ਭਰਨੀ ਚਾਹੀਦੀ ਸੰਗ ਆਪਾਂ ਕੀਤਾ ਨਾ ਕੁਝ ਲਿਆ ਨਾ ਕੁਝ ਦਿੱਤਾ ਮਤ ਕਿਉਂ ਭਰ ਗਈ ਹਾਂ ਉਹ ਸੰਗ ਲਿਖਿਆ ਹੁੰਦਾ ਫਿਰ ਮਤ ਭਰ ਸਕਦੀ ਸਤ ਸੰਗ ਵੀ ਨਹੀਂ ਲਿਖਿਆ ਹੈ ਫਿਰ ਮਤ ਨਿਰਵਲ ਹੁੰਦੀ ਨਾ ਨਿਰਮਲ ਹੋਈ ਹੈ ਨਾ ਭਰੀ ਹਾਂ ਇੱਥੇ ਮਤ ਭਰੀ ਹੈ ਭਰੀ ਹੈ ਮਤ ਪਾਪਾਂ ਦੇ ਸੰਗ ਪਰ ਪਾਪਾਂ ਦੇ ਸੰਗ ਪਰ ਇਸ ਕਰਕੇ ਪਾਪਾ ਹੀ ਠੀਕ ਚਲੋ ਹਾਂ ਹੁਣ ਮੇਰੀ ਸਮਝ ਆ ਕਿ ਪਾਪਾਂ ਦੀ ਸੰਗਤ ਕਰੇਗਾ ਫਿਰ ਤਾਂ ਔਗਣ ਸੰਗ ਫਿਰ ਤਾਂ ਭਰਨੀ ਕਰਨੀ ਹੈ ਵੀ ਕਾਰਡਸ ਨਾਲ ਕੋਲਿਆਂ ਦੀ ਦਲਾਲੀ ਦਾ ਉਹਨੂੰ ਕਾਲਾ ਹੋਣਾ ਹੀ ਹੋਣਾ ਕਹਿੰਦਾ ਹਾਂ ਹੁਣ ਮੇਰੇ ਸਮਝ ਆ ਹੈ ਡੰਡਾ ਕਿਸੇ ਦਾ ਨਹੀਂ ਸੀ ਉਦੋਂ ਦੜਿਆ ਇਸ ਕਰਕੇ ਉਹ ਪੈਂਡਿੰਗ ਫੈਸਲੇ ਰੱਖ ਲੈਂਦੇ ਆ ਅਸੀਂ ਜਿਹੜੇ ਦੀ ਸਮਝ ਤੋਂ ਬਾਹਰ ਹੁੰਦੇ ਨੇ ਉਹਨੇ ਗੱਲ ਸਿਰਫ ਗੱਲ ਇਹ ਸੀ ਮੈਂ ਉਹਦੀ ਤਸੱਲੀ ਤਸੱਲੀ ਕਿਵੇਂ ਕਰਾਂਗਾ ਦੱਸੋ ਤੁਸੀਂ ਮੈਨੂੰ ਪਤਾ ਹੀ ਨਹੀਂ ਜਦੋਂ ਮੈਨੂੰ ਮੇਰੀ ਤਸੱਲੀ ਹੋ ਗਈ ਵੀ ਹਾਂ ਆ ਗੱਲ ਹੈ ਉਹ ਤਸੱਲੀ ਹੋ ਗਈ ਜਿਹੜੀ ਗੱਲ ਤੁਹਾਡੀ ਤਸੱਲੀ ਕਰਾਉਗੀ ਉਹ ਦੂਏ ਦੀ ਤਸੱਲੀ ਕਰਾ ਸਕਦੀ ਹੈ ਜਿੰਨਾ ਚਿਰ ਵਕਤਾਂ ਦੀ ਆਪਣੀ ਤਸੱਲੀ ਨਹੀਂ ਹੋਈ ਉਹਨੂੰ ਉਹਨਾਂ ਚਿਰ ਉਸ ਪਰ ਦੇ ਪ੍ਰਚਾਰ ਨਹੀਂ ਕਰਦੇ ਜਿਹੜਾ ਪ੍ਰਚਾਰ ਤੁਹਾਡੀ ਤਸੱਲੀ ਨਹੀਂ ਕਰਾਉਂਦਾ ਦੂਏ ਦੀ ਨਹੀਂ ਕਰਾਉਂਦਾ ਅਸੀਂ ਕੀ ਕਰਦੇ ਹਾਂ ਬੋਲੀ ਜਾਂਦੇ ਹਾਂ ਬੋਲੀ ਜਾਂਦੇ ਸਿਰਫ ਇਹ ਦੱਸਣ ਵਾਸਤੇ ਕਿ ਅਸੀਂ ਇਹਨਾਂ ਕੋਈ ਜਾਣਦੇ ਜਾਣਿਆ ਹੋਇਆ ਸਾਡਾ ਗਲਤ ਹੈ ਠੀਕ ਹੈ ਕੋਈ ਪਰਵਾਹ ਨਹੀਂ ਇਹ ਨਹੀਂ ਕੋਈ ਗੱਲ ਸਿਰਫ ਇਹ ਦੱਸਣ ਵਾਸਤੇ ਵੀ ਇਹਨਾਂ ਕੁਝ ਮੈਂ ਜਾਣਦਾ ਜਾਣਦੇ ਜੋ ਕਿੰਨਾ ਗਲਤ ਹੈ ਕਿੰਨਾ ਠੀਕ ਹੈ ਬਲ ਅਲੱਗ ਇਹ ਪ੍ਰਵਿਰਤੀ ਜਿਹੜੀ ਹੈ ਇਹ ਪ੍ਰਵਿਰਤੀ ਵਿਦਵਾਨਾਂ ਨਹੀਂ ਹੋ ਸਕਦੀ ਹੈ ਪਰ ਗਿਆਨੀਆਂ ਦੀ ਮਨਮਤਾਂ ਦੇ ਵਿੱਚ ਹੋ ਸਕਦੀ ਹੈ ਗੁਰਮਤ ਵਿੱਚ ਇਹ ਪ੍ਰਵਿਰਤੀ ਬੜੀ ਘੱਟ ਹੈ ਹੈ ਇਸੇ ਨੇ ਇਸ ਨੂੰ ਬ੍ਰੇਕ ਲਾਉਣ ਖਾਤਰ ਉਹਨਾਂ ਨੇ ਸਪੈਸ਼ਲ ਆਦਮੀ ਠਾਕਿਆ ਵੀ ਇਹ ਤੁਹਾਡਾ ਅਗਵਾਈ ਕਰੂਗਾ ਬੰਦਾ ਗੁਰੂ ਇਹ ਹੋਊਗਾ ਹੋਰ ਕੋਈ ਨਾ ਕੋਈ ਕਰੇ ਤੁਸੀਂ ਆਪਣੇ ਆਪਣੇ ਮਤ ਫਲਾ ਦੋ ਸਾਰੇ ਸਾਰੇ ਪ੍ਰਚਾਰ ਕਰ ਲਾਂਗੇ ਜਿਹੜਾ ਵੀ ਪੁਆਇੰਟ ਜਿੱਥੇ ਅਡੋਂਗੇ ਤੇ ਪੁੱਛੋ ਸੀਨੀਅਰ ਬਣਾਇਆ ਕੋਈ ਆਦਮੀ ਗੁਰੂ ਨੇ ਬਣਾਇਆ ਸੀਨੀਅਰ ਬਣਾਇਆ ਵੀ ਇਹਨੂੰ ਭਾਈ ਸਾਰਾ ਸਮਝ ਆ ਗਈ ਤੁਹਾਨੂੰ ਨਹੀਂ ਸਮਝ ਜਿਹੜਾ ਵੀ ਜਿੱਥੇ ਤੁਹਾਡਾ ਮਤਭੇਦ ਹੋਇਆ ਕਿਉਂ ਕਿ ਸੋਲੂਸ਼ਨ ਕਰਾ ਕਥਮੇ ਮਨ ਪਰਬੋਧਾ ਆਪਣਾ ਅੱਛਾ ਪਰਬੋਧਾ ਆਪਣਾ ਆਪਣੇ ਮਨ ਨੂੰ ਸੈਟੀਸਫਾਈ ਕਰਾਉਣਾ ਹੀ ਪ੍ਰਬੋਧਨ ਹੈ ਜੋ ਸੈਟੀਸਫਾਈ ਹੈ ਜਦੋਂ ਹੋ ਗਿਆ ਉਹਦੇ ਕੋਲ ਸ਼ੰਕੇ ਖਤਮ ਹੋ ਗਏ ਨਿਵਰਤ ਹੋ ਗਏ ਉਹ ਤਾਂ ਦੂਏ ਦਾ ਸ਼ੰਕਾ ਵੀ ਨਿਵਰਤ ਹੋ ਗਿਆ ਇਸ ਕਰਕੇ ਗੁਰਬਾਣੀ ਦੇ ਜਿਹੜਾ ਪ੍ਰਚਾਰ ਤੋਂ ਕਰਦਾ ਰਹੇ ਉਹ ਡਰੋਂ ਦਾ ਇਸੇ ਕਰਕੇ ਜਾਇਜ਼ ਹੁੰਦਾ ਵੀ ਕਹੀ ਹੋਈ ਗੱਲ ਕੱਲ ਨੂੰ ਜੇ ਢਿੱਲੀ ਪੈ ਜਾਂਦੀ ਹੈ ਤਾਂ ਜਿੱਥੇ ਤੱਕ ਉਹ ਫੈਲ ਜਾਂਦੀ ਹੈ ਨੁਕਸਾਨ ਜ਼ਿਆਦਾ ਕਰ ਜਾਂਦੀ ਹੈ ਜਿੱਥੇ ਤੱਕ ਉਹ ਚਲੀ ਜਾਂਦੀ ਹੈ ਨੁਕਸਾਨ ਜ਼ਿਆਦਾ ਕਰ ਜਾਂਦੀ ਹੋ ਸਕਦਾ ਆਪਣੀ ਅਪਰੋਚ ਦੁਬਾਰਾ ਨਾ ਹੋਵੇ ਤੇ ਉਹਦੇ ਕੋਲ ਤਾਂ ਰਹਿ ਗਈ ਗੱਲ ਹੋਏਗੀ ਗੱਲ ਸਾਵਧਾਨੀ ਵਰਤਣ ਦੀ ਤੇ ਗੱਲ ਸੀ ਪਰ ਉਹ ਤੋਂ ਬਾਅਦ ਇਹ ਤਾਂ ਪਲਾਨਡ ਪ੍ਰੋਗਰਾਮ ਨਾ ਕੀਤਾ ਨਾ ਉਹਨਾਂ ਨੇ ਗੱਲਾਂ ਕਰਨ ਵਾਸਤੇ ਇਹਦਾ ਛੱਪੜ ਚ ਆਦਮੀ ਹੋਰੇ ਬਾੜ ਤੇ ਗੰਗਲਾ ਕਰ ਦੋ ਇਹਨੂੰ ਸਰੋਵਰ ਨੂੰ ਇਹ ਸਰੋਵਰ ਗੰਗਲਾ ਕੀਤਾ ਜਾਂਦੀ ਤੇ ਹੁਣ ਸੁਣਨ ਨੂੰ ਕੋਈ ਤਿਆਰ ਨਹੀਂ ਸੰਸਥਾਵਾਂ ਇੰਨੀਆਂ ਬਣ ਗਈਆਂ ਸੁਣਨ ਨੂੰ ਕੋਈ ਤਿਆਰ ਨਹੀਂ ਗੁਰਦੇਵ ਐਸਾ ਪਰਸ ਹੈ ਜਿਹਨੂੰ ਪਰਸ ਕੇ ਸਪਰਸ਼ ਕਰਕੇ ਸੰਸਾਰ ਤੋਂ ਪਰੇ ਚਲੇ ਸੰਸਾਰ ਪਾਰ ਕਰ ਜਾਈਦਾ ਇਹ ਨਹੀਂ ਹੈਗਾ ਵੀ ਸੁਣ ਪਾਰਸ ਬਣ ਜਾਈਏ ਸੰਸਾਰ ਤੋਂ ਪਾਰ ਐਸਾ ਪਾਰਸ ਹੈ ਐਸਾ ਰਸ ਪ੍ਰਾਪਤ ਹੁੰਦਾ ਐਸਾ ਰਸ ਆਉਂਦਾ ਹੈ ਜਿਹਦੇ ਸ਼ੋਰ ਹੈ ਪਾ ਰਸ ਦਾ ਮਤਲਬ ਹੈ ਐਸਾ ਰਸ ਪ੍ਰਾਪਤ ਹੋਇਆ ਪਾਉਂਦਾ ਹੈ ਉਹ ਦਿੰਦਾ ਹੈ ਉਸ ਰਸ ਦੇ ਸਪਰਸ਼ ਨਾਲ ਸੰਸਾਰ ਦੇ ਰਸਾਂ ਤੋਂ ਕਿਆ ਕਰਕੇ ਸੰਸਾਰ ਤੋਂ ਛੱਡ ਸੰਸਾਰ ਦੇ ਰਸਾਂ ਨੂੰ ਛੱਡ ਜਾਂਦਾ ਪਾਰ ਦੇ ਰਸ ਨੂੰ ਜੁੜ ਜਾਂਦਾ ਸੰਸਾਰ ਤੋਂ ਪੱਲੇ ਰਸ ਨੂੰ ਜੁੜ ਜਾਂਦਾ ਨਾਮ ਰਸ ਨਾਲ ਜੁੜ ਜਾਂਦਾ ਸੰਸਾਰ ਦੇ ਰਸ ਨਾਲ ਪਰ ਸੰਸਾਰ ਤੋਂ ਪਰੇ